ਸੋ ਸ਼ਬਦ ਕਾ ਕਹਾਂ ਵਾਸ ਕਾ ਜਿਤ ਤਰੀਏ ਭਵਜਲ ਸੰਸਾਰ ਜਿਤ ਤਰੀਏ ਭਵਜਲ ਸੰਸਾਰ ਜੋਗੀਆਂ ਵਾਲਾ ਸ਼ਬਦ ਤਾਂ ਪ੍ਰਵਾਨ ਨਹੀਂ ਕੀਤਾ ਗਿਆ ਜੋ ਕੁਝ ਜੋਗੀ ਕਰ ਰਹੇ ਨੇ ਅਸਲ ਦੇ ਵਿੱਚ ਜੋਗੀ ਜਿਹੜੇ ਸ਼ਬਦ ਨੂੰ ਸੁਣ ਰਹੇ ਨੇ ਸ਼ਬਦ ਨੂੰ ਉਹ ਦਿਮਾਗ 'ਚ ਬੈਠ ਕੇ ਤਿਰਕੁਟੀ 'ਚ ਬੈਠ ਕੇ ਕੁਝ ਸੁਣ ਰਹੇ ਨੇ ਜੇ ਟਿਕ ਕੇ ਆਪਾਂ ਤ੍ਰਿਕੁਟੀ 'ਚ ਬੈਠ ਕੇ ਸੁਣੀਏ ਤਾਂ ਸਰੀਰ ਦੇ ਵਿੱਚੋਂ ਜਿਹੜਾ ਹੈ ਨਾ ਸਰੀਰ ਦੇ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਨੇ ਰੋਟੀ ਹਰ ਖਾਦੀ ਹੋਈ ਹਜਮ ਹੁੰਦੀ ਹੈ ਉਹਦੀ ਸਾਹ ਸਾਹ ਹੁੰਦੀ ਹੈ ਪੇਟ 'ਚ ਉਹ ਸੁਣਨ ਲੱਗ ਜਾਂਦੀ ਫੇਫੜੇ 'ਚ ਬਲਗਮ ਜਾਂ ਸਾਹ ਉਹਦਾ ਬੋਲਦੀ ਹੈ ਸੁਣਨ ਲੱਗ ਜਾਂਦੀ ਹਾਰਡ ਪੰਪਿੰਗ ਕਰਦਾ ਹੈ ਇੱਕ ਪਾਸੇ ਨੂੰ ਖੂਨ ਜਾਂਦਾ ਵਾਪਸ ਨਹੀਂ ਆਉਂਦਾ ਜਿਵੇਂ ਆਪਾਂ ਸਾਈਕਲ ਹਵਾ ਭਰਦੇ ਆ ਹਵਾ ਜਾਂਦੀ ਹੈ ਵਾਪਸ ਨਹੀਂ ਆਉਂਦੀ ਵਾਲਵ ਲੱਗੇ ਹੋਏ ਨੇ ਪੰਪਿੰਗ ਕਰਦਾ ਖੂਨ ਅੱਗੇ ਦਾ ਚਲੇ ਜਾਂਦਾ ਵਾਪਸ ਨਹੀਂ ਜਾਂਦਾ ਹੋਦਾ ਜੇ ਵਾਪਸ ਆ ਤਾਂ ਖੂਨ ਕਹਾਂ ਜਾਵੇ ਹੀ ਨਾ ਇਸ ਕਰਕੇ ਜਦ ਪੰਪਿੰਗ ਕਰਦਾ ਖੂਨ ਬੜੀ ਤਕੜੀ ਆਵਾਜ਼ ਪੈਦਾ ਹੁੰਦੀ ਗਾੜੀਆਂ ਦੇ ਵਿੱਚ ਉਹਦੀ ਵੀ ਆਵਾਜ਼ ਹੈ ਹਾਰਟ ਦੀ ਕਈ ਕਿਸਮ ਦੀਆਂ ਆਵਾਜ਼ਾਂ ਸਰੀਰ ਚ ਆਉਂਦੀਆਂ ਇਹ ਤਾਂ ਹੀ ਇਹਨਾਂ ਨੇ ਪੰਜ ਸ਼ਬਦ ਕਰ ਲਏ ਪੰਜ ਤੇ ਵੀ ਜ਼ਿਆਦਾ ਆਵਾਜ਼ਾਂ ਆਉਂਦੀਆਂ ਉਹ ਪੰਜ ਇਹਨਾਂ ਨੇ ਤਾਂ ਕਰ ਲਏ ਉੱਥੇ ਕਿਹਾ ਪੰਜ ਸ਼ਬਦ ਤੁਨ ਅਨਹਦ ਵਾਜਾ ਪੰਜੇ ਸ਼ਬਦ ਅਨਾਹਦ ਵਾਜਾ ਸੰਗੇ ਸਾਰਗ ਪਾਣੀ ਉਹ ਪੰਜ ਦਾ ਫਾਈਵ ਕਰ ਲਿਆ ਅਰਥ ਪੰਜ ਦਾ ਅਰਥ ਸ਼੍ਰੋਮਣੀ ਹੈ ਸ਼੍ਰੋਮਣੀ ਦੀ ਬਜਾਏ ਫਾਈਵ ਕਰ ਲਿਆ ਅਰਥ ਇਹ ਇਹ ਮਨ ਪੰਜ ਤਤ ਤੇ ਜਨਮ ਇਹਦਾ ਅਰਥ ਕਰ ਲਿਆ ਪੰਜ ਤਤਾਂ ਦਾ ਮਨ ਬਣਿਆ ਹੋਇਆ ਪੰਜ ਤਤਾਂ ਦਾ ਸਰੀਰ ਬਣਿਆ ਹੈ ਸਾਡਾ ਜੋ ਚੀਜ਼ ਪੰਜ ਤੱਤਾਂ ਦੀ ਬਣੀ ਹੋਈ ਹੈ ਉਹ ਕੈਮਰੇ ਦੀ ਪਕੜ ਜਾ ਜਾਂਦੀ ਹੈ ਅੱਖ ਦੀ ਪਕੜ ਜਾ ਜਾਂਦੀ ਹੈ ਅੱਖ ਵੀ ਕੈਮਰਾ ਹੀ ਹੈ ਜਿਹੜੀ ਚੀਜ਼ ਅੱਖ ਦੀ ਪਕੜ 'ਚ ਨਹੀਂ ਆਉਂਦੀ ਉਹ ਦੂਰਬੀਨ ਦੀ ਪਕੜ ਖੁਰਦਬੀਨ ਦੀ ਪਕੜ ਕੇ ਆ ਜਾਂਦੀ ਹੈ ਆਪਾਂ ਸ਼ੀਸ਼ੇ ਨਾਲ ਦੇਖ ਲੈਂਦੇ ਜੇ ਬਰੀਕ ਹੈ ਫਿਰ ਜਿਹੜਾ ਐਕਸ-ਰੇ ਕਰਾਉਣੇ ਉਹਦੇ ਨਾਲ ਦੇਖ ਲੈਂਦੇ ਵਿੱਚ ਮਾਸ ਦੇ ਵਿੱਚ ਦੀ ਦੇਖ ਹੱਡੀ ਦੇਖ ਲੈਂਦੇ ਟੁੱਟੀ ਹੋਈ ਕੀ ਹੈ ਇਹਨਾਂ ਚੀਜ਼ਾਂ ਦੀ ਗ੍ਰਸਤ ਵਿੱਚ ਆਉਂਦਾ ਜੇ ਨਹੀਂ ਆਉਂਦਾ ਤਾਂ ਪੰਜ ਤੱਤਾਂ ਦਾ ਮੰਦੀ ਨਹੀਂ ਬਣਿਆ ਹੋਇਆ ਜੇ ਮਨ ਪੰਜ ਤੱਤਾਂ ਦਾ ਮਾਇਆ ਰੂਪ ਹੁੰਦਾ ਮਨ ਮੈਲਾ ਹੋਇਆ ਹੈ ਆਪਰੇਸ਼ਨ ਕਰਕੇ ਡਾਕਟਰ ਕੱਢ ਕੇ ਨੂੰ ਸਾਫ਼ ਕਰਕੇ ਫਿਰ ਪਾ ਦਿੰਦੇ ਫਿਰ ਭਗਤੀ ਕਰਨ ਦੀ ਕੀ ਲੋੜ ਹੈ ਸੀ ਫਿਰ ਤਾਂ ਕਿਸੇ ਹੋਰ ਚੀਜ਼ ਨਾਲ ਸਾਫ਼ ਕੀਤਾ ਜਾਂਦਾ ਫਿਰ ਇਹਨੂੰ ਨਾਮ ਨਾਲ ਸਾਫ਼ ਕਰਨ ਦੀ ਕੀ ਲੋੜ ਸੀ ਬੌਡੀ ਜਿਆਦਾ ਬੁੱਧੀ ਮੋਟੀ ਹੈ ਜਿਹੜੇ ਲੋਕ ਇਦਾਂ ਦੀ ਗੱਲ ਸੋਚਦੇ ਨੇ ਜੇ ਵਿਦਵਾਨਾਂ ਨੇ ਗੱਲ ਮੰਨ ਲਈ ਪੰਜ ਤਤਾਂ ਦਾ ਬਹੁਤ ਮੋਟੀ ਬੁੱਧੀ ਹੈ ਐਵੇਂ ਨਹੀਂ ਹੋ ਰੋਜ਼ ਐਵੇਂ ਬਾਣੀ ਜਗਾ ਜਗਾ ਲਿਖਿਆ ਵਿਦਵਾਨਾਂ ਨੂੰ ਮੂਰਖ ਇਹ ਹੈ ਮੂਰਖ ਪੰਜ ਦਾ ਲਫ਼ਜ਼ ਪੜ ਲਿਆ ਫਾਈਵ ਵਰਤ ਕਰ ਲਿਆ ਉਹਦੀ ਮਾਇਆ ਦਾ ਹੀ ਮਨ ਬਣਿਆ ਹੈ ਕਿਸੇ ਨੇ ਮਨ ਦੇਖਿਆ ਜੇ ਸਹੀ ਇਸ ਮਨ ਕੋ ਕੋਈ ਖੋਜੋ ਭਾਈ ਫਿਰ ਉਹਦਾ ਖੋਜਣ ਵਾਲੀ ਕੀ ਚੀਜ਼ ਰਹੀ ਦਿਮਾਗ ਵੀ ਕਿਸੇ ਨੇ ਕਦੇ ਕਿਹਾ ਖੋਜਣ ਨੂੰ ਦਿਲ ਵੀ ਗਿਆ ਖੋਜਣ ਨੂੰ ਜਿਹੜਾ ਦਿਲ ਖੋਜਣ ਨੂੰ ਕਿਹਾ ਉਹ ਦਿਲ ਹਾਰਡ ਨਹੀਂ ਹੈ ਉਹ ਖੋਜ ਨਹੀਂ ਚੱਲਦਾ ਜਿਹੜਾ ਦਿਲ ਖੋਜਣ ਨੂੰ ਗਿਆ ਨਿਰਾਕਾਰੀ ਸਰੀਰ ਦਾ ਬੰਦੇ ਖੋਜ ਦਿਲ ਹਰ ਰੋਜ਼ ਉਹ ਮਨੇ ਖੋਜਣ ਨੂੰ ਗਿਆ ਦਿਲ ਖੋਜਣਾ ਮਨ ਦੇ ਅੰਦਰ ਖੋਜਣਾ ਮਨ ਖੋਜਣਾ ਮਨ ਨੂੰ ਬਾਹਰੋਂ ਖੋਜਣਾ ਮਨ ਨੂੰ ਖੋਜਣਾ ਇੱਕ ਮਨ ਦੇ ਅੰਦਰ ਕੁਝ ਹੋਰ ਚੀਜ਼ ਨੂੰ ਖੋਜਣਾ ਦੋ ਚੀਜ਼ਾਂ ਨੇ ਜਾਇ ਇਸ ਮਨ ਕੋ ਕੋਈ ਖੋਜੋ ਭਾਈ ਮਨ ਤਾਂ ਮੱਛੀ ਖੋਜਣੀ ਹੈ ਜਿਹੜੀ ਸ਼ੀਰ ਸਾਗਰ 'ਚ ਰਹਿੰਦੀ ਹੈ ਉਹ ਦਸ ਪਰਸ ਦੇ ਵਿੱਚ ਕਿਹੜਾ ਜਾਲ ਚਾਹੀਦਾ ਨੂੰ ਖੋਜਣ ਵਾਸਤੇ ਫੜਨ ਵਾਸਤੇ ਮਨ ਨੂੰ ਵਿਵੇਕ ਦਾ ਜਾਲ ਹੁੰਦਾ ਵਿਵੇਕ ਬੁੱਧ ਦਾ ਗੁਰਬਾਣੀ ਦਾ ਇਹਦੇ ਨਾਲ ਮਨ ਰੂਪੀ ਮੱਛੀ ਫੜੀ ਜਾਣੀ ਹੈ ਇਸੇ ਨੂੰ ਕਹੇ ਜਲ ਕੀ ਮਛਲੀ ਚੜੀ ਖਜੂਰ ਇਹ ਹਿਰਦੇ 'ਚ ਰਹਿਣ ਵਾਲੀ ਮਛਲੀ ਦਿਮਾਗ 'ਚ ਚੜ ਕੇ ਖਜੂਰ ਤੇ ਥੇ ਨੇ ਰਹੀ ਹੈ ਖਜੂਰ ਦਾ ਉਹਦਾ ਦਿਮਾਗ ਚੜ ਗਈ ਉੱਤੇ ਖਜੂਰ ਦੇ ਜੜਾਂ 'ਚ ਪਾਣੀ ਚੱਲਦਾ ਜੇ ਖਜੂਰ ਦੇ ਉੱਤੇ ਚੜ ਜਵੇ ਮੱਛੀ ਫਿਰ ਤਾਂ ਮਰੂ ਏ ਮਨ ਨੂੰ ਖੋਜਣਾ ਪਹਿਲਾਂ ਫਿਰ ਮਨ ਦਾ ਪੇਟ ਚਾਹ ਕਰਦੇ ਮਨ ਦੇ ਅੰਦਰ ਖੋਜਣਾ ਪਹਿਲਾਂ ਮਨ ਖੋਜਿਆ ਨਾਨਕ ਨੇ ਮਨ ਨੂੰ ਖੋਜਣਾ ਮੈਂ ਨੂੰ ਖੋਜਣਾ ਮੈਂ ਆਪਣਾ ਆਪਾ ਇਸ ਮਨ ਕੋ ਕੋਈ ਖੋਜੋ ਭਾਈ ਇਹਦਾ ਤਾਨ ਹੈ ਜੋ ਮਨ ਖੋਜੋ ਤਾਨ ਹੈ ਜਿਹੜਾ ਬਾਹਰਲਾ ਸ਼ਰੀਰ ਜਾਤ ਹੈ ਜਿਹੜੀ ਸ਼ਰੀਰ ਜਾਤ ਹੈ ਜਾਤ ਮੈਂ ਜੋਤ ਜੋਤ ਕੀ ਹੈ ਮਨ ਜਿਹਨੇ ਖੋਜ ਲਿਆ ਉਹ ਕਹਿੰਦਾ ਜਾਤ ਮੈਂ ਜੋਤ ਹੈ ਸ਼ਰੀਰ ਵਿੱਚ ਜੋਤ ਹੈ ਜੋਤ ਕਿੱਥੇ ਕੰਮ ਕਰਦੀ ਹੈ ਸਿਰਕੁੜੀ 'ਚ ਅੱਖਾਂ 'ਚ ਅੱਖਾਂ ਜੋਤ ਨਹੀਂ ਕਹਿੰਦੇ ਡਾਕਟਰ ਕੰਮ ਕਰਦੀ ਹੈ ਜੋਤ ਕਿਹੜੀ ਹੈ ਮਰੇ ਹੈ ਜੋਤ ਜਿਹੜੀ ਕੰਮ ਕਰਦੀ ਹੈ ਕਹਿੰਦੇ ਜੇ ਤਾਂ ਜੋਤ ਪਿੱਛੋਂ ਆਉਂਦੀ ਹੈ ਤਾਂ ਦਿਖੂ ਜੇ ਪਿੱਛੋਂ ਜੋਤ ਨਹੀਂ ਆਉਂਦੀ ਫਿਰ ਨਹੀਂ ਦਿਖੂ ਉਹ ਜੋਤ ਫਿਰ ਕੀ ਹੈ ਜੋਤ ਦਾ ਕੋਈ ਇਲਾਜ ਨਹੀਂ ਡਾਕਟਰਾਂ ਕੋਲ ਹੈ ਜੋਤ ਦਾ ਰਾਹ ਤਾਂ ਸਾਫ਼ ਕਰ ਦੇਣਗੇ ਜੇ ਕੋਈ ਵਿਚੜ ਜਾਣਾ ਪਰ ਜੋਤ ਦਾ ਕੋਈ ਇਲਾਜ ਨਹੀਂ ਕੋਲ ਜੋਤ ਵਾਸਤੇ ਕੋਈ ਟੀਕਾ ਨਹੀਂ ਬਣਾਇਆ ਉਹਨਾਂ ਕੋਲ ਜੋਤ ਦੇ ਟੀਕੇ ਤਾਂ ਇਹਦੇ ਵਿੱਚ ਬਣੇ ਹੋਏ ਨੇ ਇਹ ਜੋਤ ਨੂੰ ਟੀਕੇ ਲੱਗਦੇ ਨੇ ਇਹ ਡਾਕਟਰੀ ਜੋਤ ਦੀ ਹੈ ਜੇ ਮਨ ਮੈਲਾ ਉਹਨੂੰ ਠੀਕ ਕਰਨ ਦੀ ਦਵਾਈ ਇਹਦੇ ਕੋਲ ਜੇ ਮਨ ਬਿਮਾਰ ਹੈ ਠੀਕ ਕਰਨ ਦੀ ਦਵਾਈ ਇਹ ਹੈ ਜੇ ਮਨ ਰੋਗੀ ਹੈ ਠੀਕ ਕਰਨ ਦੀ ਦਵਾਈ ਨਾਮ ਹੈ ਸੰਸਾਰ ਰੋਗੀ ਨਾਮ ਦਾਰੂ ਦੋ ਆਡਾ ਨੇ ਜੇ ਮਨ ਖੋਜ ਲਿਆ ਬੱਚੀ ਖੋਜ ਲਈ ਉਹ ਕਹਿੰਦੇ ਮੱਛੀ ਦਾ ਪੇਟ ਚੱਕ ਕਰੋ ਉਹਦੇ ਚ ਮਛਿੱਤਰ ਨਾਥ ਬੈਠਾ ਕੋਈ ਨਾਥ ਆਪ ਨਾਥ ਨਾਥੀ ਸਭ ਜਾਗੀ ਰਤ ਸਿਧਬਰਾ ਸਾਹ ਉਹ ਚ ਮਛਿੱਤਰ ਨਾਥ ਮਿਲੂਗਾ ਫੇਰ ਰਾਜਾ ਨੂੰ ਮਛਿੱਤਰ ਨਾਥ ਇਹਨੂੰ ਦੱਸੂਗਾ ਕਿ ਕਿਹੜਾ ਰਾਜਾ ਦੁਨੀਆ ਹੈਗਾ ਜਿਹੜਾ ਤੇ ਜਿੱਤੇ ਜਿੱਤਿਆ ਨਹੀਂ ਗਿਆ ਉਹ ਕਹਿੰਦਾ ਰਾਜਾ ਨੇ 5 ਲੱਖ ਰਾਜਾ ਕੈਦ ਕੀਤਾ ਹੋਇਆ ਫੜ ਕੇ ਦੁਨੀਆ 'ਚ 5 ਲੱਖ ਰਾਜਾ ਉਹ ਚੋਂ ਸਵਾ ਲੱਖ ਰਾਜਾ ਛਾਂਟ ਕੇ ਉਹਦੀ ਬਲੀ ਦੇਣੀ ਹੈ ਰਾਜ ਰਾਜਸੂ ਰਾਜਸੂ ਯੱਗ ਕਰਨਾ ਉਹਨੂੰ ਰਾਜਸੂ ਯੱਗ ਕਹਿੰਦੇ ਸਵਾ ਲੱਖ ਰਾਜੇ ਨੂੰ ਵੱਢ ਕੇ ਹਵਨ ਕਰਨਾ ਕਰਦੇ ਸੀ ਤਾਂ ਚੱਕਰਵਰਤੀ ਰਾਜੇ ਕਹਾਉਂਦੇ ਸੀ ਫਿਰ ਉਹ ਸਭ ਤੋਂ ਵੱਡਾ ਯੱਗ ਜਿਵੇਂ ਅਸ਼ਬੇ ਦੇ ਆਗਾ ਘੋੜਾ ਛੱਡਦੇ ਨੇ ਕੋਟਾ ਛੱਡਦੇ ਰਾਜੇ ਦੀ ਬਲੀ ਨਹੀਂ ਦਿੰਦੇ ਰਾਜੇ ਨੂੰ ਆਪਣੇ ਅੰਡਰ ਕਰ ਦਿੰਦੇ ਸਿਰਫ ਹੁਣ 5 ਲੱਖ ਰਾਜਾ ਕਿੱਥੋਂ ਹੋ ਗਏ ਸਵਾਲ ਇਹ ਇਹ ਜਿਹੜੇ ਧਾਰਮਿਕ ਨੇ ਨਾ ਬੰਦੇ ਸੰਤੇ ਵੀ ਰਾਜੇ ਨੇ ਸਾਰੇ ਫੜ ਲਏ ਇੰਨਾ ਗਿਆਨਵਾਨ ਰਾਜਾ ਸੀ ਜਿੱਤ ਲਏ ਸਾਰੇ ਗ੍ਰਿਫਤਾਰ ਕਰ ਲਏ ਜਿਹੜੇ ਉਲਟਾ ਧਰਮ ਦਾ ਪ੍ਰਚਾਰ ਕਰ ਰਹੇ ਸਭ ਸਭ ਗ੍ਰਿਫਤਾਰ ਕਰ ਲਏ ਜਿਵੇਂ ਰਾਵਣ ਨੇ ਕਰ ਲਏ ਸੀ ਰਾਵਣ ਨੇ ਕੌਣ ਗ੍ਰਿਫਤਾਰ ਕੀਤਾ ਰਿਸ਼ੀ ਮੁਨੀ ਉਲਟਾ ਪ੍ਰਚਾਰ ਕਰਦੇ ਤੇ ਵੇਚ ਤੇ ਤਾਂ ਕੀਤੇ ਤੇ ਗ੍ਰਿਫਤਾਰ ਇਹ ਜੋ ਮਰਜੀ ਦੇਈਆਂ ਜਾਣਾ ਨਾਲੇ ਉਹਨੂੰ ਰਾਵਣ ਨੂੰ ਰਾਖਸ਼ ਕਹਿੰਦੇ ਨੇ ਨਾਲੇ ਉਹਨੂੰ ਕਹਿੰਦੇ ਨੇ ਉਹ ਤਾਂ ਗਿਆਨ ਲੈ ਲੈ ਪਿੱਛੋਂ ਰਾਮਚੰਦਰ ਕਹਿੰਦਾ ਤੂੰ ਗਿਆਨ ਲੈ ਲੈ ਉਹ ਰਾਖਸ਼ ਸੀ ਉਹ ਰਾਖਸ਼ ਤਾਂ ਤੁਸੀਂ ਸੀ ਇਹ ਚਾਰ ਵੇਦ ਦਾ ਗਿਆਤਾ ਤੇ ਗਿਆਨ ਲੈ ਲੈ ਰਾਵਣ ਕੋ ਸਭ ਤੋਂ ਵਧੀਆ ਗਿਆਨ ਸੀ ਇਹ ਆਪ ਭਗਵਾਨ ਕਹਾਉਂਦਾ ਹੈ ਰਾਮਚੰਦਰ ਉਹ ਮੰਦਾ ਨਹੀਂ ਭਗਵਾਨ ਬਿਨਾਂ ਆਦਮੀ ਭਗਵਾਨ ਹੁੰਦਾ ਹੀ ਨਹੀਂ ਜਿਵੇਂ ਅਸੀਂ ਨਹੀਂ ਮੰਨਦੇ ਵੀ ਪਰਮਾਤਮਾ ਨਹੀਂ ਹੋ ਸਕਦਾ ਕ੍ਰਿਸ਼ਨ ਨੂੰ ਅਸੀਂ ਭਗਵਾਨ ਨਹੀਂ ਮੰਨਦੇ ਰਾਮ ਨੂੰ ਅਸੀਂ ਭਗਵਾਨ ਨਹੀਂ ਮੰਨਦੇ ਸ਼ਿਵ ਜੀ ਨੂੰ ਅਸੀਂ ਭਗਵਾਨ ਨਹੀਂ ਮੰਨਦੇ ਵੀ ਉਹ ਕਹਿੰਦਾ ਸੀ ਰਾਵਣ ਦੀ ਫਿਲਾਸਫੀ ਗੁਰਮਤ ਫਿਲਾਸਫੀ ਸੀ ਇਹ ਖਿਲਾਫ ਨੇ ਤੇ ਹੁਣ ਵਾਲੇ ਹੁਣ ਵੀ ਖਿਲਾਫ ਨੇ ਅੱਜ ਸਾਡੇ ਖਿਲਾਫ ਨੇ ਇਹ ਦੋ ਫਿਲਾਸਫੀਆਂ ਨੇ ਦੋਹਾਂ ਦਾ ਟਕਰਾਅ ਰਹਿੰਦਾ ਹਰ ਵਕਤ ਕੂੜਦਾਰ ਸੱਚ ਦਾ ਟਕਰਾਅ ਰਹੂਗਾ ਰਹੂਗਾ ਇਹ ਸੱਚ ਖੰਡ ਤੋਂ ਆਈ ਹੋਈ ਹੈ ਵਿਚਾਰਧਾਰਾ ਇਹ ਆਪਣੇ ਮਨ ਦੀ ਮਤ ਹੈ ਮਨ ਦੀ ਉਪਜ ਮਨ ਦੀ ਉਪਜ ਜਿਨ੍ਹਾਂ ਦਾ ਮਨ ਪ੍ਰਧਾਨ ਹੈ ਉਹ ਐ ਸੰਸਾਰ ਚ ਨੇ ਉੱਥੇ ਨਹੀਂ ਰਹਿਣ ਦਿੰਦੇ ਉਹਨਾਂ ਜਦੋਂ ਮਨ ਮੁਰੀਦ ਹੋ ਜਾਊਗਾ ਜਦੋਂ ਮਨ ਗੁਲਾਮ ਹੋ ਜਾਊਗਾ ਜਦੋਂ ਮਨ ਦਾਸ ਹੋ ਜਾਊਗਾ ਸੱਚਖੰਡ ਤਾਂ ਵੜਨ ਦਿੱਤੀ ਐਂਟਰੀ ਹੋਣੀ ਹੁੰਦੀ ਜਦ ਸੱਚਖੰਡ ਜਿੰਨਾ ਚਿਰ ਮਨ ਮਾਵਾਸੀ ਰਾਜਾ ਦੀ ਐਂਟਰੀ ਸੱਚਖੰਡ 'ਚ ਨਹੀਂ ਹੈ ਬਾਗੀ ਹੈ ਇਹ ਸੱਚ ਤੋਂ ਬਾਗੀ ਹੈ ਸੱਚ ਗੱਲ ਹੋਰ ਕੁਝ ਨਹੀਂ ਕਿਸੇ ਬੰਦੇ ਤੋਂ ਬਾਗੀ ਨਹੀਂ ਸੱਚ ਤੋਂ ਬਾਗੀ ਹੈ ਹਿੰਦੂ ਮਤ ਸੱਚ ਤੋਂ ਬਾਗੀ ਹੈ ਤਾਂ ਹਿੰਦੂ ਰੋਣਾ ਲਿਖਿਆ ਬਾਣੀ 'ਚ ਤੁਰਕੂ ਸੱਚ ਤੋਂ ਬਾਗੀ ਨਹੀਂ ਹੈ ਮੁਸਲਮਾਨ ਪਰ ਸੱਚ ਦਾ ਗਿਆਨ ਨਹੀਂ ਉਹਨੂੰ ਤਾਂ ਕਾਣਾ ਕਹੇ ਸੱਚ ਦਾ ਗਿਆਨ ਨਹੀਂ ਹੈ ਪਰ ਸੱਚ ਤੋਂ ਬਾਗੀ ਵੀ ਨਹੀਂ ਉਹਨਾਂ ਦੀ ਮੰਜ਼ਲ ਹਕੀਕਤ ਹੈ ਹਕੀਕਤ ਤੱਕ ਪਹੁੰਚਣਾ ਸੱਚ ਤੱਕ ਪਹੁੰਚਣਾ ਪਰ ਸੱਚ ਕਿਵੇਂ ਪਹੁੰਚਣਾ ਗਿਆ ਨਹੀਂ ਉਹ ਕਾਣਾ ਕਹਿੰਦਾ ਜਿੰਨੂੰ ਉਹਨਾਂ ਤੁਰਕੂ ਕਾਣਾ ਦੁਆ ਤੋਂ ਗਿਆਨੀ ਜਾਣਾ ਇਹ ਗਿਆਨੀਆਂ ਦਾ ਧਰਮ ਹੈ ਗਿਆਨਵਾਨਾਂ ਦਾ ਉਹਨੂੰ ਪਤਾ ਹੈ ਸੱਚ ਦਾ ਵੀ ਪਤਾ ਸੱਚ ਤੱਕ ਕਿਵੇਂ ਪਹੁੰਚਣਾ ਇਹ ਵੀ ਪਤਾ ਹੈ ਇਹੀ ਗੱਲ ਨਾਨਕ ਦੱਸ ਰਿਹਾ ਜੋਗੀਆਂ ਨੂੰ ਜੋਗੀਆਂ ਕੋਲ ਹਕੂਮਤ ਮਤ ਨਾਨਕ ਕੋਲ ਸਿੱਖ ਮਤ ਖੜੀ ਹੈ ਨਾ ਅੜੀ ਗੱਲ ਉੱਥੇ ਇੱਥੇ ਅੜੀ ਖੜੀ ਹੁਣ ਗੱਲ ਸੱਚ ਦੀ ਚੱਲੂਗੀ ਇੱਥੇ ਫੜ ਕੇ ਗ੍ਰਿਫਤਾਰ ਕਰਕੇ ਸਾਰੇ ਜੇਲ੍ਹ 'ਚ ਕਰਦੇ ਜੀ ਜਿਹੜੇ ਰਿਸ਼ੀ ਮੁਨੀ ਸੀ ਨਹੀਂ ਕੀਤੇ ਤੁਸੀਂ ਪਖੰਡਵਾਦ ਨਾਲ ਜੁੜੇ ਹੋਏ ਐਵੇਂ ਰਾਜਾ ਨੇ 5 ਲੱਖ ਰਾਜਾ ਕੈਦ ਕਰ ਲਿਆ ਫਿਰ ਪੁੱਛਣ ਲੱਗਿਆ ਰਾਜਾ ਨੂੰ ਵੀ ਮੈਨੂੰ ਇਹ ਦੱਸੋ ਕੋਈ ਐਸਾ ਰਾਜਾ ਦੁਨੀਆ 'ਚ ਹੈ ਜਿਹੜਾ ਮੇਰੇ ਤੋਂ ਨਹੀਂ ਜਿੱਤਿਆ ਗਿਆ ਇਹ ਦਾਦੂ ਗ੍ਰੰਥ ਦੀ ਕਥਾ ਸੁਣਾ ਰਿਹਾ ਮੈਂ ਦਾਦੂ ਗ੍ਰੰਥ 'ਚ ਅਵਤਾਰਾਂ ਦੇ ਵਿੱਚ 24 ਅਵਤਾਰਾਂ 'ਚ ਗੱਲ ਬਰਮ ਗਿਆਨ ਦੀ ਹੈ ਕਿ ਰਾਜੇ ਦੀ ਗੱਲ ਨਹੀਂ ਹੈ ਵਿਵੇਕ ਦਾ ਜਾਣ ਕਿੱਥੋਂ ਲਿਆਉਂਗੇ ਤੁਸੀਂ ਰਾਜੇ ਨੇ ਵਿਵੇਕ ਦਾ ਜਾਣ ਕਿੱਥੋਂ ਲਿਆਉਂਦਾ ਕਿਹੜੀ ਮੱਛੀ ਦੀ ਗੱਲ ਹੈ ਇਹ ਤਾਂ ਕਹਾਣੀਆਂ ਤੱਕ ਪ੍ਰਤੀਕ ਨੇ ਗੱਲ ਤਾਂ ਵਿੱਚੋਂ ਬੁੱਝਣ ਵਾਲੀ ਹੋਰ ਨਾਨਕ ਨੇ ਕਿੰਨੇ ਜਿੱਤੇ ਨੇ ਦੱਸੋ ਕਿੰਨੇ ਜਿੱਤ ਕੇ ਆਇਆ ਨਾਨਕ ਸਾਰੇ ਜਾਲ ਚ ਕੈਦ ਕਰ ਲਿਆ ਆ ਜਿੰਨੇ ਸਾਧਾ ਸੰਤਾ ਕੋ ਨਾਨਕ ਹੈ ਸਾਰੇ ਨੂੰ ਜਿੱਤੇ ਅਗਲੀ ਜਿੱਤਿਆ ਜੋਗੀ ਕੈਚ ਨਹੀਂ ਕੀਤੇ ਹੋਏ ਜਾਲ ਸਾਰੇ ਵਸਾਏ ਹੋਏ ਉਹਨਾਂ ਨੇ ਕਿਹਾ ਸੱਚ ਦਾ ਪ੍ਰਚਾਰ ਕਰੋ ਜਿਹੜਾ ਸੱਚ ਦਾ ਪ੍ਰਚਾਰ ਨਹੀਂ ਕਰੂਗਾ ਗਰਦਨ ਕਲਮ ਕਰ ਦੂਗਾ ਇਹ ਦੱਸੋ ਦੁਨੀਆ ਨੂੰ ਪ੍ਰਚਾਰ ਉਹ ਕਰੋ ਜਿਹੜਾ ਦੁਨੀਆ ਦੇ ਬੈਨੀਫਿਟ 'ਚ ਹੈ ਜਿਹੜਾ ਇਹ ਕੰਮ ਕਰਨਾ ਹੈ ਨੇ ਜਿਹਦਾ ਦੁਨੀਆ ਨੂੰ ਲਾਭ ਹੈ ਉਹ ਪ੍ਰਚਾਰ ਕਰੋ ਜਿਹੜਾ ਉਲਟੇ ਰਸਤੇ ਪਾਊਗਾ ਉਹਦੇ ਘਰ ਤਲਵਾਰ ਹੈ ਮੇਰੀ ਹਾਂ ਜੇ ਤੁਹਾਨੂੰ ਭੁੱਖ ਹੈ ਪੈਸੇ ਦੀ ਢਿੱਡ ਦੀ ਭੁੱਖ ਖਾਤਰ ਪ੍ਰਚਾਰ ਕਰਦੇ ਹੋ ਲੋਭ ਖਾਤਰ ਕਰਦੇ ਹੋ ਖਜ਼ਾਨਾ ਖੁੱਲਾ ਪਿਆ ਜਿੰਨਾ ਮਰਜ਼ੀ ਧਰ ਲੈ ਜਾਓ ਤਾਂ ਨਹੀਂ ਪਰਵਾਹ ਨਾ ਕਰੋ ਜਿੰਨਾ ਮਰਜ਼ੀ ਲੈ ਜਾਓ ਜਿਹਨੂੰ ਜਿੰਨੀ ਭੁੱਖ ਹੈ ਮੇਰੇ ਖਜ਼ਾਨੇ ਚੋਂ ਲੈ ਜਾਓ ਪਰ ਪ੍ਰਚਾਰ ਸੱਚ ਦਾ ਹੀ ਹੋਊਗਾ ਸੱਚ ਦਾ ਪ੍ਰਚਾਰ ਕਰਨ ਤੇ ਪੈਸਾ ਮਿਲੇ ਝੂਠ ਦਾ ਪ੍ਰਚਾਰ ਨਹੀਂ ਕੀ ਲੋੜ ਹੈ ਜਿੱਥੋਂ ਤੁਹਾਨੂੰ ਨਹੀਂ ਪਤਾ ਸੱਚ ਦੇ ਪ੍ਰਚਾਰ ਦਾ ਵੀ ਤਾਂ ਪੁੱਛ ਲਓ ਬ੍ਰਹਮ ਗਿਆਨੀ ਰਾਜਾ ਉਹ ਆਪ ਬ੍ਰਹਮ ਗਿਆਨੀ ਹੈ ਸ਼ਿਵ ਦਾ ਅਵਤਾਰ ਹੈ ਸ਼ਿਵ ਦੇ ਦੋ ਅਵਤਾਰ ਹੋਏ ਨੇ ਜੋਗੀਆਂ ਵਿੱਚੋਂ ਸੀ ਉਸ ਅਵਤਾਰ ਦੀ ਪੜ੍ਹਾਈ ਹੋਈ ਜੋਗੀਆਂ ਕੋਲ ਹੈ ਉੱਥੋਂ ਹੀ ਆਈ ਹੋਈ ਹੈ ਭੁੱਲ ਗਏ ਪਰ ਜਿਵੇਂ ਅੱਜ ਅਸੀਂ ਸਿੱਖ ਭੁੱਲ ਗਏ ਗੁਰੂਆਂ ਦਾ ਉਸ ਅਵਤਾਰ ਦੀ ਪੜ੍ਹਾਈ ਹੈ ਜੋਗੀਆਂ ਕੋਲ ਆਈ ਹੋਈ ਜਿਹੜੀਆਂ ਗੱਲਾਂ ਕਰਦੇ ਗੱਲਾਂ ਸਾਰੀਆਂ ਬ੍ਰਹਮ ਗਿਆਨ ਦੀਆਂ ਕਰਦੇ ਨੇ ਪਰ ਸ਼ਬਦ ਨੂੰ ਸਰੀਰ ਨਾਲ ਜੋੜਤਾ ਸ਼ਬਦ ਫੁਰਨਾ ਜਿਹੜੇ ਸ਼ਬਦ ਦੀ ਗੱਲ ਕਰਦੇ ਨਾ ਫੁਰਨਾ ਫੁਰਨਾ ਫੁਰਨੇ ਇੱਕ ਦਿਮਾਗ ਚ ਉੱਠਦੇ ਨੇ ਇੱਕ ਦਿਲ ਚ ਉੱਠਦੇ ਨੇ ਜਿਹੜਾ ਦਿਲ ਚੋਂ ਫੁਰਨਾ ਉੱਠਦਾ ਹੈ ਉਹ ਮੱਛੀ ਦੇ ਪੇਟ ਚੋਂ ਉੱਠਦਾ ਵਿਛੇਤਰ ਨਾੜ ਦਾ ਫੁਰਨਾ ਉਹ ਆਪ ਨਾਥ ਮਨ ਮਹ ਆਪ ਮਨ ਦੇ ਵਿੱਚੋਂ ਆਪ ਹੈ ਪਹਿਲਾਂ ਇਸ ਮਨ ਕੋ ਕੋਈ ਖੋਜੋ ਭਾਈ ਜਾਂ ਖੋਜਿਆ ਜਾਤ ਮਹਿ ਜੋਤ ਕਹਿੰਦੇ ਜੋਤ ਮਹਿ ਜਾਤਾ ਮਨ ਦੇ ਵਿੱਚੋਂ ਜਾਣਿਆ ਉਹਨੂੰ ਕਿ ਮਨ ਦੇ ਵਿੱਚ ਆਪ ਸੀਗਾ ਉਹ ਮਛਿੱਤਰ ਰਾਜਾ ਫੜ ਲਿਆ ਤੇ ਮੱਛੀ ਫੜ ਲਈ ਇਹਨੇ ਬਵੇਗ ਦਾ ਜਾਲ ਲਿਆਂਦਾ ਮੱਛੀ ਫੜੀ ਗਈ ਪਹਿਲਾਂ ਮੱਛੀਆਂ ਬਹੁਤ ਫੜੀਆਂ ਪੇੜ ਚਾਕੀ ਤਾਂ ਕੁਝ ਨਹੀਂ ਨਿਕਲਿਆ ਫਿਰ ਉਹਨਾਂ ਨੂੰ ਪੁੱਛਿਆ ਰਾਜੇ ਨੂੰ ਵੀ ਤੁਸੀਂ ਬੋਲਦੇ ਝੂਠ ਮੇਰਾ ਫਰਾਡ ਕੀਤਾ ਤੁਸੀਂ ਉਹ ਕਹਿੰਦੇ ਬਿਲਕੁਲ ਨਹੀਂ ਫਰਾਡ ਕੀਤਾ ਇਹਨਾਂ ਜਾਲਾਂ ਨਾਲ ਮੱਛੀ ਨਹੀਂ ਫੜੀ ਜਾਣੀ ਬਵੇਗ ਦਾ ਜਾਲ ਚਾਹੀਦਾ ਕਹਿੰਦੇ ਵਿਵੇਕ ਦਾ ਜਾਲ ਲੈਂਦਾ ਮੱਛੀ ਆ ਗਈ ਬਾਕੀ ਮੱਛੀ ਕੋਈ ਨਹੀਂ ਆਈ ਉਹ ਕੱਲੀ ਹੋਈ ਫਿਰ ਫਿਰ ਮੱਛੀ ਹੋਰ ਨਹੀਂ ਆਈ ਕੋਈ ਇਸ ਜਾਲ 'ਚ ਵਿਵੇਕ ਦੇ 'ਚ ਉਹੀ ਮੱਛੀ ਫਸੂ ਗੁਰਨਾਨ ਤੋਂ ਇੱਕੋ ਹੀ ਮੱਛੀ ਫਸੀ ਪੂਰਾ ਬਦਲ ਬਾਕੀ ਕੋਈ ਨਹੀਂ ਫਸੀ ਸਭ ਨਿਕਲ ਗਈ ਸਭ ਛੋਟੀਆਂ ਮੱਛੀਆਂ ਨਿਕਲ ਗਈਆਂ ਜਿਹੜੀ ਬੜੀ ਉਹ ਸਭ ਤੋਂ ਫਸੂ ਜਿਹਦੀ ਬੁੱਧੀ ਬੜੀ ਹੋ ਉਹੀ ਫਸੂ ਛੋਟੀ ਬੁੱਧੀ ਵਾਲਾ ਇਹਨੂੰ ਸਮਝ ਨਹੀਂ ਸਕਦਾ ਸਭ ਮੱਛੀਆਂ ਟੱਟਾ ਜਾਂਦੀਆਂ ਡੱਬੀਆਂ ਬੜ ਬੜੀਆਂ ਨੇ ਖੁੱਲੀਆਂ ਇੱਕੋ ਹੀ ਮੱਛੀ ਫਸੀ ਬਵੇਕ ਦੇ ਜਾਲ 'ਚ ਉਹ ਕੌਣ ਸੀ ਉਹ ਅੰਦਰ ਇਹ ਗੱਲ ਹੈ ਫਿਰ ਉਹ ਬਹਿ ਗਿਆ ਲੈ ਕੇ ਵਿਜੇਂਦਰਨਾਥ ਵਿਜੇਂਦਰਨਾਥ ਨੂੰ ਪੁੱਛਿਆ ਕਹਿੰਦੇ ਮਛਿੰਦਰ ਰਾਤ ਨੂੰ ਜਦ ਉਹਦੀ ਸਮਾਧੀ ਟੁੱਟ ਜਾਣੀ ਹੈ ਲੱਗੀ ਹੋਈ ਆ ਬੱਚੀ ਦੇ ਪੇੜ ਦੇ ਸਮਾਧੀ ਲੱਗੀ ਹੋਈ ਆ ਬੱਚੀ ਦੇ ਪੇੜ ਜਿਸ ਇਸ ਕਰਕੇ ਉਹ ਮਰ ਨਹੀਂ ਸਕਦਾ ਬੱਚੀ ਦੇ ਪੇੜ 'ਚ ਵੀ ਜਿੰਨਾ ਜਰ ਮਨ ਤੇ ਸਮਾਧੀ ਲੱਗੀ ਹੋਈ ਆ ਨਾ ਇਹ ਜੀਵ ਜੰਮਣ ਵਾਲ ਤੇ ਭਰੇ ਪਤਾ ਨਹੀਂ ਹੁੰਦਾ ਜਦੋਂ ਇਹਦੀ ਸਮਾਧੀ ਤੁਸੀਂ ਤੋੜਨੀ ਹੈ ਜਿਹੜਾ ਮੂਰੇ ਜੀ ਤੇ ਦ੍ਰਿਸ਼ਟੀ ਪੈ ਗਈ ਉਹਨੇ ਭਸਮ ਹੋ ਜਾਣਾ ਹਰ ਉਹਨਾਂ ਨੇ ਲਗਾ ਅਸ਼ਟਾ ਦੀ ਮੂਰਤੀ ਮੂਰੇ ਰੱਖ ਦਿੱਤੀ ਪਿੱਛੋਂ ਦੀ ਹੋ ਕੇ ਉਹਨੂੰ ਜਗਾਇਆ ਜਦੋਂ ਜਦ ਉਹ ਅਸ਼ਟਾ ਦੀ ਮੂਰਤੀ ਦੇ ਉਹਦੀ ਪਈ ਦ੍ਰਿਸ਼ਟੀ ਉਹ ਫੂਕਦੀ ਮਤਲਬ ਹੈ ਸਰੀਰ ਦੀ ਬਨੌਤ ਫੂਕਦੀ ਬਾਹਲੇ ਸਰੀਰ ਦੀ ਬਨੌਤ ਤੇ ਫੂਕਦੀ ਪਹਿਲੀ ਗੱਲ ਕਰਕੇ ਉਹਨੇ ਝਾਕ ਗਈ ਬਾਹਰਲੇ ਸਰੀਰ ਦੀ ਮਨੋਤ ਹੀ ਖਤਮ ਕਰਤੀ ਜਿਹਦਾ ਅਸੀਂ ਜੁੜੇ ਹੋਏ ਹਾਂ ਪਹਿਲੀ ਫੂਕ ਨਾਲੇ ਕਰਤੀ ਪਹਿਲੀ ਅੱਖ ਦੀ ਇੱਕ ਦ੍ਰਿਸ਼ਟੀ ਨਾਲੇ ਕਰਤੀ ਫਿਰ ਉਹਨੇ ਪੁੱਛਿਆ ਵੀ ਮੈਨੂੰ ਕਿਹਨੇ ਜਗਾਇਆ ਬਈ ਕੀ ਗੱਲ ਮੈਂ ਬੜੇ ਆਰਾਮ ਸੀ ਐਸੇ ਨੂੰ ਕਹਿ ਰਹੇ ਨੇ ਦਸਮ ਬਾਦਸ਼ਾਹ ਜਿਹੜੇ ਉਹਦੇ ਵਿੱਚ ਹੈ ਚਿਤਨਾ ਭਿਓ ਹਮਰੋ ਆਵਨ ਕਾ ਚੂਵੀ ਰਹੇ ਸੁਤ ਪਰੂ ਜਨਨ ਆ ਆ ਅਵਸਥਾ ਸੀ ਉਹ ਉਹ ਜਿੰਦਰ ਨਾਥ ਵਾਲੀ ਅਵਸਥਾ ਸੀ ਇਹ ਕੀ ਜਾਣ ਵਿਦਵਾਨ ਗੱਲਾਂ ਕੀ ਕਿੱਥੇ ਦੀਆਂ ਗੱਲਾਂ ਕੀ ਗੱਲਾਂ ਇਹ ਵਿਚਾਰੇ ਵੇਖਿਆ ਦੇ ਕੀੜੇ ਇਹ ਵਿਸ਼ਟਾ ਦੇ ਕੀੜੇ ਵਿਸ਼ਟਾ ਮਾਰੇ ਸਮਾਏ ਗੱਲਾਂ ਕਰਦੇ ਨੇ ਧਰਮ ਦੀ ਧਰਮ ਨਾਲ ਕੀ ਪਤਾ ਕੀ ਹੁੰਦਾ ਇਹ ਧਰਮ ਕੋ ਬੰਦੇ ਨੇ ਧਰਮ ਦੀ ਗੱਲ ਹੋ ਜਾਣੇ ਜਿਹੜਾ ਕੋ ਬੰਦਾ ਹੁੰਦਾ ਹੈ ਧਾਰਮਿਕ ਬੰਦੇ ਇਹਨਾਂ ਨੂੰ ਪਤਾ ਨਹੀਂ ਧਰਮ ਕੀ ਹੁੰਦਾ ਜਦੋਂ ਰਾਜਾ ਨੇ ਪੁੱਛਿਆ ਵੀ ਮਹਾਰਾਜ ਗਲਤੀ ਮੈਂ ਕੀਤੀ ਹੈ ਰਾਜਾ ਮੂਰੇ ਆ ਗਿਆ ਇਹ ਗਲਤੀ ਮੇਰੇ ਤੋਂ ਹੋਈ ਹਾਂ ਦੱਸ ਕੀ ਹੋਈ ਕੀ ਗੱਲ ਹੈ ਸੋਤੇ ਮੈਂ ਇਹ ਪੁੱਛਣਾ ਵੀ 5 ਲੱਖ ਰਾਜਾ ਮੈਂ ਫਤਿਹ ਕੀਤਾ ਕੋਈ ਐਸਾ ਰਾਜਾ ਸ੍ਰਿਸ਼ਟੀ ਤੇ ਹੈ ਜਿਹੜਾ ਮੇਰੇ ਤੋਂ ਨਾ ਜਿੱਤਿਆ ਗਿਆ ਹੋਵੇ ਉਹ ਹਾਂ ਕਰਕੇ ਹੱਸ ਪਿਆ ਅੱਛਾ ਕਹਿੰਦਾ ਤਾਂ ਪੁੱਛਿਆ ਨਾ ਹਾਂ ਤਾਂ ਪੁੱਛਿਆ ਕਹਿੰਦਾ ਬੜਾ ਮੂਰਖ ਹੈ ਤੂੰ ਮੂਰਖੋਂ ਕੌਣ ਗਏ ਵੇ ਡੇਰਾ ਜੀ ਮੂਰਖ ਕੌਣ ਗਏ ਮੂਰਖ ਉਹੀ ਗਏ ਜਿਹੜਾ ਉਹਦਾ ਗੁਰੂ ਹੈ ਉਹੀ ਕਹੇ ਮੂਰਖ ਹੈ ਅਸ਼ਟਕਾ ਬੱਕਰ ਨੇ ਕਿਹਾ ਸੀਗਾ ਰਾਜੇ ਜਨਕ ਨੂੰ ਵੀ ਤੂੰ ਮੂਰਖ ਹੈ ਅਸੇ ਇਸੇ ਗੱਲ ਤੇ ਮੰਨ ਗਿਆ ਸੀ ਵੀ ਮੈਂ ਜੇ ਮੂਰਖ ਤਾਂ ਗੁਰੂ ਬਣਨ ਦੇ ਮੇਰੇ ਕਾਬਲ ਜੇ ਜਾਣਦਾ ਮੇਰੇ ਮੈਂ ਮੂਰਖਾ ਤਾਂ ਮੇਰੇ ਗੁਰੂ ਬਣਨ ਦੇ ਕਾਬਲ ਹੈ ਤੇ ਤੂੰ ਬਾਹਰ ਬੈਠਾ ਹੈ ਮੇਰੀ ਗਲਤੀ ਫੜ ਲਈ ਇਹਨੇ ਕਹਿੰਦਾ ਉਹ ਤੇਰੇ ਅੰਦਰ ਬੈਠਾ ਇੱਕ ਉਹ ਹੀ ਨਹੀਂ ਜਿੱਤਿਆ ਗਿਆ ਤੇ ਤੇਰਾ ਮਨ ਹੈ ਰਾਜਾ ਬਵਾਸੀ ਹੋ ਰਹੀ ਜਿੱਤਿਆ ਗਿਆ ਤੇ ਤੇ ਉੱਥੇ ਪ੍ਰਮੋਦ ਚੰਦਰ ਨਾਟਕ ਹੈ ਉੱਥੇ ਫਿਰ ਲਿਖਿਆ ਹੋਇਆ ਦਸਮ ਪਾਸ਼ਾ ਉਹ ਪ੍ਰਮੋਦ ਚੰਦਰ ਨਾਟਕ ਲਾਗੂ ਹੁੰਦਾ ਸਾਰੀ ਗੁਰਮਤਿ ਤੇ ਜਿਹੜਾ ਪ੍ਰਮੋਦ ਚੰਦਰ ਕਾਸ਼ੀ ਮਾਤ ਵਾਲਾ ਉਹ ਲਾਗੂ ਹੀ ਨਹੀਂ ਹੁੰਦਾ ਜੇ ਗੁਰਮਤਿ ਪੜ੍ਹਨੀ ਹੈ ਪਹਿਲਾਂ ਪ੍ਰਮੋਦ ਚੰਦਰ ਨਾਟਕ 10 ਗ੍ਰੰਥ ਵਾਲਾ ਸਮਝੋ ਫਿਰ ਗੁਰਬਾਣੀ ਦਾ ਬਦਲ ਗੁਰਬਾਣੀ ਹੁੰਦੀ ਕੀ ਹੈ ਉਹ ਪ੍ਰਭੂ ਚੰਦਰ ਨਾਟਕ ਲਿਖਿਆ ਇੱਕ ਇਹਨਾਂ ਦੀਆਂ ਫੌਜਾਂ ਦਸੀਆਂ ਨੇ ਗੁਣਾ ਔਗਣਾ ਦੀਆਂ ਰਥ ਕਹੇ ਜੇ ਨੇ ਘੋੜੇ ਕਹੇ ਜੇ ਨੇ ਫੌਜਾਂ 'ਚ ਕੀ ਕੀ ਨੇ ਸਾਰੀ ਲੜਾਈ ਦਿਖਾਈ ਹੈ ਪ੍ਰਭੂ ਗਿਆਨ ਦੀ ਉਹ ਬੁਗਤੀ ਗੱਲ ਤੇਰਾ ਮਨ ਜਿੱਤੇ ਉਹੀ ਮਨ ਜੀਤੇ ਜਗ ਜੀਤ ਉਹ ਜਿੱਤਣਾ ਮਨ ਸੀ ਜਿੱਤਦਾ ਬਾਹਰ ਰਾਜੇ ਮੂਰਖਾ ਐਦਾ ਕੋਈ ਬੜਾ ਹੋਇਆ ਬੜਾ ਹੋਇਆ ਉਹ ਜਿਹਨੇ ਆਪਣਾ ਮਨ ਜਿੱਤਿਆ ਮਾਰ ਤਾਂ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੀ ਰਚਨਾ ਤੂੰ ਇਹਨੂੰ ਕਿਵੇਂ ਜਿੱਤ ਲੈਣਾ ਜੇ ਜਿੱਤਣਾ ਤਾਂ ਸੂਰਜ ਨੂੰ ਖੜਾ ਕਰ ਦੇ 5 ਮਿੰਟ ਫਿਰ ਦੇਖ ਲਾਂ ਤੈਨੂੰ 5 ਮਿੰਟ ਸੂਰਜ ਨੂੰ ਰੋਕ ਕੇ ਦਿਖਾ ਦੇ ਤੂੰ ਫੜ ਕੇ ਜੇ ਤੇਰੇ ਹੁਕਮ ਚ ਧਰਤੀ ਚੱਲਦੀ ਹੈ ਹਵਾ ਨੂੰ ਪੁੱਠੀ ਮੋੜ ਕੇ ਦਿਖਾ ਦੇ ਦਰਿਆ ਨੂੰ ਕਹਿੰਦੇ ਪਿੱਛੇ ਹਟ ਜਾ ਦੇਖਾਂ ਤੇਰਾ ਹੁਕਮ ਮੰਨਦਾ ਤੇਰੇ ਰਾਜ ਦਾ ਦਰਿਆ ਤੇਰਾ ਹੁਕਮ ਨਹੀਂ ਮੰਨਦਾ ਇੱਕ ਪੇੜ ਪੌਦੇ ਨੂੰ ਕਹਿੰਦੇ ਇੱਕ ਘੋੜੇ ਘੋੜੀ ਦੇ ਬੱਚੇ ਨੂੰ ਕਹਿੰਦੇ ਵੀ ਤੂੰ ਵਧੀ ਨਹੀਂ ਇੱਕ ਸਾਲ ਤੈਨੂੰ ਵਧਣ ਨਹੀਂ ਦੇਣਾ ਤੇ ਤੇਰਾ ਹੁਕਮ ਮੰਨੂ ਇੱਕ ਸਾਲ ਤੋਂ ਵੱਧ ਨਹੀਂ ਸਕਦਾ ਮੇਰਾ ਹੁਕਮ ਹੈ ਮੈਂ ਰਾਜਾ ਉਹ ਵਧੀ ਜਾਊਗਾ ਤੇਰਾ ਹੁਕਮ ਨਹੀਂ ਬੰਨੂ ਕੀ ਸਮਝਦਾ ਤੂੰ ਆਪਣੇ ਆਪ ਤੇ ਤਾਂ ਬਹੁਤ ਵੱਡਾ ਭਲੇਖਾ ਹੋ ਗਿਆ ਇਹ ਭਲੇਖੇ ਹੋ ਜਾਂਦੇ ਨੇ ਸੰਤਾਂ ਨੂੰ ਵੀ ਹੋ ਜਾਂਦੇ ਨੇ ਮੂਰਖਾਂ ਨੂੰ ਭਲੇਖੇ ਭਲੇਖਾ ਜਿਹਨੂੰ ਉਹ ਹੁੰਦਾ ਹੀ ਮੂਰਖ ਜਿਹੜੇ ਵੱਡੇ ਵੱਡੇ ਬ੍ਰਹਮ ਗਿਆਨੀ ਨੇ ਕੋਈ ਇਹੋ ਜਿਹਾ ਕੰਮ ਕਰਕੇ ਦਿਖਾਉਣ ਜਿਹੜੇ ਮੈਂ ਦੱਸੇ ਨੇ ਇੱਥੇ ਕੀ ਹੈ ਇੱਥੇ ਨਿਵੇਂ ਸਭਾਰਾ ਹੋਏ ਜਿਹਨੇ ਬੜਾ ਹੋਣਾ ਨੀਵਾ ਹੋ ਜਾਓ ਆਪਣੇ ਆਪ ਨੂੰ ਪਰਮੇਸ਼ਰ ਦੀ ਕੁਦਰਤ ਦੇ ਅੱਗੇ ਜ਼ੀਰੋ ਸਮਝੋ ਜ਼ੀਰੋ ਪਰਮੇਸ਼ਰ ਦੀ ਸ਼ਕਤੀ ਦੇ ਅੱਗੇ ਮੈਂ ਜ਼ੀਰੋ ਮੇਰੇ ਹੱਥ ਵਾਸ ਕੁਛ ਨਹੀਂ ਮੈਂ ਨਹੀਂ ਕੁਛ ਹਾਂ ਨਹੀਂ ਕੁਛ ਆਹਰ ਹੋ ਰਹਾ ਉਸ ਬ੍ਰਹਮ ਗਿਆਨ ਦੀ ਅਣਸ ਚਲਦੀ ਆਉਂਦੀ ਹੈ ਕਥਾ ਇਹਨਾਂ ਦੇ ਕੋਲ ਜੋਗੀਆਂ ਦੇ ਤਾਂ ਜੋਗੀ ਸ਼ਬਦ ਦੀ ਗੱਲ ਕਰਦੇ ਨੇ ਸਾਡੇ ਕੋਲ ਵੀ ਗੱਲਾਂ ਚੱਲਦੀਆਂ ਹੁੰਦੀਆਂ ਨੇ ਸਾਨੂੰ ਅਰਥਾਂ ਦਾ ਨਹੀਂ ਪਤਾ ਗੱਲ ਕੀ ਹੈ ਇੱਥੇ ਜੋਗੀ ਫਸੇ ਨੇ ਇੱਥੇ ਅਸੀਂ ਫਸੇ ਹੋਏ ਅਸੀਂ ਤਾਂ ਉੱਥੇ ਵੀ ਨਹੀਂ ਫਸੇ ਹੋਏ ਅਸੀਂ ਤਾਂ ਰਾਹ ਹੋਰ ਕਮ ਸੇ ਕਮ ਜੋਗੀ ਬਰਾਗੀ ਤਾਂ ਹੋਏ ਫਿਰਦੇ ਨੇ ਤੇ ਘਰ-ਬਾਰ ਤਿਆਗੀ ਤਾਂ ਫਿਰਦੇ ਨੇ ਸਿੱਖ ਦਾ ਮਾਇਆ ਨੂੰ ਜੱਫੇ ਪਾਉਣ ਲੱਗੇ ਉਹ ਸਾਡੇ ਕੋਲ ਤਾਂ ਤਿਆਗ ਵੀ ਜੋਗੀਆਂ ਵਾਲਾ ਹੈਗਾ ਅਸੀਂ ਤਾਂ ਰਾਜ ਜਾ ਪਏ ਰਾਜੇ ਦੇ ਨਾਲ ਕੋਈ ਗੱਲ ਧਰਮ ਦੀ ਕੀਤੀ ਹੋਵੇ ਨਾਨਕ ਨੇ ਕਿਤੇ ਨਹੀਂ ਹੈ ਰਾਜਾ ਧਾਰਮਿਕ ਹੁੰਦਾ ਹੀ ਨਹੀਂ ਉਹ ਤਾਂ ਆਪਣੀ ਹੁਕਮ ਚਲਾਉਂਦਾ ਰਾਜਾ ਤਾਂ ਸ਼ਰੀਕੇ ਖੁਦਾ ਹੁੰਦਾ ਬਣਿਆ ਹੋਇਆ ਉਸਕਾਰ ਹੀ ਹੁੰਦਾ ਜੋਗੀ ਆ ਜਿਹੜਾ ਤਿਆਗੀ ਫਿਰਦਾ ਉਹਦੇ ਉਹ ਹੋ ਸਕਦਾ ਉਹਦੇ ਅੰਦਰ ਹੰਕਾਰ ਨਾ ਹੋਵੇ ਉਹਨੂੰ ਸਿੱਖਿਆ ਦਿੱਤੀ ਜਾ ਸਕਦੀ ਹੈ ਜਿਹਨੇ ਕੁਝ ਤਿਆਗ ਕੀਤਾ ਹੈ ਚਾਹੇ ਉੱਪਰੋਂ ਹੀ ਕੀਤਾ ਤਿਆਗ ਰਾਜਾ ਨੇ ਤਾਂ ਤਿਆਗ ਨਹੀਂ ਕੀਤਾ ਰਾਜਾ ਤਾਂ ਇੱਕ ਹਮਲਾਵਰ ਹੈ ਉਹ ਤੇ ਛੇਰ ਹੈ ਦੂਏ ਤੇ ਛਾਪਾ ਮਾਰਦਾ ਖਾ ਜਾਂਦਾ ਛੋਟੇ ਰਾਜੇ ਨੂੰ ਆਪਣੇ ਡੇੜੇ ਵਾਲੇ ਨੂੰ ਖਾ ਜਾਂਦਾ ਸਾਰਾ ਉਹਦਾ ਰਾਜ ਤਾਂ ਦੌਲਤ ਖੋ ਲੈਂਦਾ ਉਹਨੂੰ ਖਤਮ ਕਰ ਦਿੰਦਾ ਆ ਕੇ ਗੱਲ ਤੇ ਛੀ ਹੈ ਰਾਜੇ ਨੂੰ ਛੀ ਕਿਉਂ ਪਿਆ ਰਾਜਾ ਭਗਤ ਨਹੀਂ ਹੋ ਸਕਦਾ ਕਦੇ ਵੀ ਰਾਜੇ ਛੀ ਕਦਮ ਪੁੱਤੇ ਇਹ ਉਹ ਰਾਜ ਭਾਲਦੇ ਨੇ ਜਿਹਨੂੰ ਸ਼ੀਹ ਕਿਹਾ ਹੋਇਆ ਸਿੱਖ ਉਹ ਤੁਸੀਂ ਸ਼ੀਹ ਬਣਨਾ ਉਹ ਕਦਮ ਕੁੱਤੇ ਬਣਨਾ ਬਗਾਨਾ ਮਾਲ ਖਾਣ ਵਾਲੇ ਕਰਪਸ਼ਨ ਕਰਨ ਵਾਲੇ ਪੈਸਾ ਇਕੱਠਾ ਕਰਕੇ ਬੈਂਕਾਂ ਦੇ ਵਿੱਚ ਸਿਸਵੇ ਬੈਂਕਾਂ ਭੇਜਣ ਵਾਲੇ ਜਾਇਦਾਦਾਂ ਬਣਾਉਣ ਵਾਲੇ ਕੀ ਨੇ ਜੀ ਨੇ ਤਾਂ ਜੇ ਬਾਬਰ ਨੂੰ ਜਾਬਰ ਕਹਾਦੀ ਸੀ ਤੁਸੀਂ ਬਾਬਰ ਕਿਉਂ ਬਣਦੇ ਹੋ ਚਲੋ ਮੰਨ ਲਈ ਬਾਬਰ ਨੂੰ ਜਾਵਰ ਕਹਿਆ ਨਾਨਕ ਨੇ ਤੁਸੀਂ ਬਾਬਰ ਦੇ ਚੇਲੇ ਕਿਉਂ ਬਣਦੇ ਹੋ ਬਾਬਰ ਦੇ ਪੈਰੋਕਾਰ ਕਾਦੇ ਬਣਦੇ ਹੋ ਤੁਸੀਂ ਤਾਂ ਨਾਰਾਜੇ ਬਣੋ ਕਹਿੰਦੇ ਹੋ ਕੁਝ ਕਰਦੇ ਹੋ ਕੁਝ ਸ਼ਰਮ ਹੋਣੀ ਚਾਹੀਦੀ ਹੈ ਰਾਹ ਹੋਈ ਜਾਂਦਾ ਨਾ ਬਾਬਰ ਵਾਲੀ ਨਾਲੇ ਕਹਿੰਦੇ ਨੇ ਬਾਬਰ ਨੂੰ ਜਾਵਰ ਕਿਹਾ ਤੁਸੀਂ ਘਟਾਉ ਤੋਂ ਰਸਤਾ ਬਾਬਰ ਵਾਲਾ ਇਹਨਾਂ ਦਾ ਬਾਬੇ ਵਾਲਾ ਰਸਤਾ ਨਹੀਂ ਹੈ ਬਾਬੇ ਦੇ ਵਾਲਾ ਰਸਤਾ ਤਿਆਗ ਸਭ ਕੁਝ ਤਿਆਗ ਛੱਡ ਦੇਣਾ ਛੱਡ ਦੇਣਾ ਖਿਮਾ ਖਿਮਾ ਗਈ ਮਨ ਸਤਗੁਰ ਦੀਆ ਇੱਥੇ ਤੱਕ ਖਿਮਾ ਗਈ ਕਿ ਮਨ ਵੀ ਸਤਗੁਰ ਨੂੰ ਦੇਤਾ ਮਨ ਵਿੱਚ ਤਨ ਮਨ ਧਨ ਤਾਂ ਪਹਿਲਾਂ ਦੇਤਾ ਨਾ ਖਿਮਾ ਗਈ ਮਨ ਸਤਗੁਰ ਦੀਆ ਮਨ ਵੇਚੇ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਇਹ ਕਿੱਥੇ ਗਈ ਜੀ ਪੜਾਈ ਮੂੰਹ ਮੂੰਹ ਜੇ ਇਹ ਤਾਂ ਪਾਠ ਵੀ ਨਹੀਂ ਕਰਦੇ ਜਿਹੜੇ ਸਿਆਸਤਦਾਨ ਨੇ ਕਿ ਪਾਠ ਇਹਨਾਂ ਨੂੰ ਭੈ ਆਉਂਦੀ ਹੈ ਪਾਠ ਕਰਕੇ ਗੁਰਬਾਣੀ ਜੋ ਲਿਖਿਆ ਉਹਨਾਂ ਦਾ ਕਰਮ ਉਲਟਾ ਹੈ ਇਹਨਾਂ ਨੂੰ ਭੈ ਆਉਂਦੀ ਹੈ ਕਰਦੇ ਕਰਦਿਆਂ ਨੂੰ ਵੀ ਡੱਡੇ ਨੇ ਪਾਠ ਕਰਦੇ ਵੀ ਬਾਣੀ ਕੀ ਕਹਿੰਦੀ ਹੈ ਸਾਡਾ ਕਰਮ ਕੀ ਹੈ ਜੇ ਤਾਂ ਪੈ ਪੈਦਾ ਹੋਊਗਾ ਤਾਂ ਪੈ ਪੈਦਾ ਕਰਦਾ ਹੀ ਹੈ ਪਾਠ ਗੁਰਬਾਣੀ ਤਾਂ ਪੈ ਪੈਦਾ ਕਰੂਗੀ ਤੂੰ ਕਰਦਾ ਕੀ ਹੈ ਤੈਨੂੰ ਕਿਹਾ ਹੋਇਆ ਕੀ ਹੈ ਗੁਰੂ ਤੋਂ ਅਸੀਂ ਬੇਮੁਖਾਂ ਨੂੰ ਪਤਾ ਗੁਰੂ ਦੇ ਮੁਲਜ਼ਮ ਇਹਨਾਂ ਨੂੰ ਪਤਾ ਸਭ ਗੱਲ ਜਾਣਦੇ ਨੇ ਪਰ ਆਦਤ ਤੋਂ ਮਜਬੂਰ ਨੇ ਆਦਤ ਤੋਂ ਮਜਬੂਰ ਹੈ ਸਿੱਖ ਸਾਰੇ ਮਜਬੂਰ ਨੇ ਜੋਗੀ ਕਹਿ ਰਹੇ ਨੇ ਕਿ ਉਹ ਸ਼ਬਦ ਦਾ ਸ਼ਬਦ ਕਹਾਂ ਆਵਾਜ਼ ਕਥੀ ਕਿੱਥੇ ਆਵਾਜ਼ ਆ ਸ਼ਬਦ ਨਹੀਂ ਹੈ ਉਹਨੇ ਅਸਲ 'ਚ ਉਹ ਸ਼ਬਦ ਦੀ ਗੱਲ ਚੱਲ ਪਈ ਜਿਹਨੂੰ ਸ਼ਬਦ ਗੁਰੂ ਕਿਹਾ ਹੈ ਉਹ ਸ਼ਬਦ ਗੁਰੂ ਹੈ ਇਹ ਸ਼ਬਦ ਨਹੀਂ ਗੁਰੂ ਹੈ ਪਹਿਲੀ ਗੱਲ ਇਹ ਸ਼ਬਦ ਦੀ ਹੈ ਸ਼ਬਦ ਜਦ ਹੈ ਜਦ ਮੂੰਹ ਨਾਲ ਬੋਲਾਂਗੇ ਨਹੀਂ ਅੱਖਰ ਨਹੀਂ ਉਹ ਸ਼ਬਦ ਦਾ ਕਿੱਥੇ ਵਾਸ ਹੈ ਸਰੀਰ ਵਿੱਚ ਸਰੀਰ ਦੀ ਗੱਲ ਕਰਦੇ ਨੇ ਜੋ ਤੁਸੀਂ ਸਾਨੂੰ ਤਾਂ ਰਿਜੈਕਟ ਕਰਤਾ ਜਿਹੜਾ ਤੁਸੀਂ ਸ਼ਬਦ ਸੁਣਦੇ ਹੋ ਠੀਕ ਨਹੀਂ ਤੁਸੀਂ ਦੱਸੋ ਫਿਰ ਉਹ ਸਰੀਰ ਦੇ ਵਿੱਚ ਤੁਸੀਂ ਕਹਿੰਦੇ ਹੈਗਾ ਉਹ ਕਿੱਥੇ ਨਵਾਜ਼ ਹੈ ਕਿਵੇਂ ਸੁਣੀ ਸੋ ਸ਼ਬਦ ਉਸ ਸ਼ਬਦ ਦਾ ਵਾਸ ਕਿੱਥੇ ਹੈ ਜਿੱਤਨ ਤਰੀਏ ਭਵਜਲ ਸੰਸਾਰ ਜਿੱਤਨ ਤਰੀਏ ਭਵਜਲ ਸੰਸਾਰ ਹੋ ਜਿਹਦੇ ਨਾਲੋਂ ਆ ਸੰਸਾਰ ਦਾ ਭਵ ਸਾਗਰ ਤੜ ਕੇ ਸੱਚਖੰਡ ਚਲੇ ਜਾਂਦੇ ਸੱਚਖੰਡ ਦੇ ਵਾਸੀ ਹੋ ਜਾਂਦੇ ਸਰੀਰ ਛੁੱਟ ਜਾਣਾ ਸੰਸਾਰ ਤੋਂ ਪਰੇ ਜਿਉਂਦਿਆਂ ਨਹੀਂ ਹੋ ਜਾਣਾ ਜਿਉਂਦਿਆਂ ਨਹੀਂ ਹੋ ਜਾਣਾ ਤਰੀਏ ਜਲ ਸੰਸਾਰ ਉਹਦੇ ਨਾਲ ਜੁੜਨ ਦੀ ਲੋੜ ਹੈ ਸਮੁੰਦਰ ਚੋਂ ਬਾਹਰ ਜਾਣ ਦੀ ਲੋੜ ਨਹੀਂ ਹੈ ਜਹਾਜ਼ 'ਚ ਬੈਠਾ ਹੋਇਆ ਸਮੁੰਦਰ ਦੇ ਅੰਦਰ ਹੀ ਹੁੰਦਾ ਪਰ ਸਮੁੰਦਰ ਦੀਆਂ ਲਹਿਰਾਂ ਤੋਂ ਸੇਫ ਹੁੰਦੇ ਤੁਹਾਨੂੰ ਪਤਾ ਵੀ ਦੋ ਦਿਨ ਚਾਰ ਦਿਨ ਨੂੰ ਆ ਜਾਣਾ ਕਿਨਾਰਾ ਪਰਲੇ ਪਾਸੇ ਲੈ ਜਾਣਾ ਜਾ ਕੇ ਸਫਰ ਹੈਗਾ ਦੱਸ ਦਿੰਦਾ ਸਰੀਰ ਸਰੀਰ ਆਇਆ ਚਾਰ ਦਿਨ ਰਹਿ ਗਏ ਪਰਲਾ ਕਿਨਾਰਾ ਆਇਆ ਪਰਲੇ ਕਿਨਾਰੇ ਉਤਰ ਜਾਣਾ ਜਾ ਕੇ ਸਮੁੰਦਰ ਦੀਆਂ ਲਹਿਰਾਂ ਤੇ ਸਮੁੰਦਰ ਦਾ ਨੂੰ ਕੀ ਭੈ ਉਹਦਾ ਬੈਠਾ ਸ਼ਬਦ ਨਾਮ ਹੈ ਨਾਮ ਨੂੰ ਜਹਾਜ਼ ਕੇ ਆਇਆ ਤਾਂ ਸ਼ਬਦ ਨਾਮ ਹੈ ਉਹ ਸ਼ਬਦ ਨਾਮ ਉਹੀ ਸ਼ਬਦ ਨਾਮ ਹੈ ਜਿਹਨੂੰ ਪੁੱਛਦੇ ਨੇ ਉਸੇ ਨੂੰ ਨਾਮ ਕਿਹਾ ਹੋਇਆ ਉਹੀ ਨਾਮ ਹੈ ਉਸੇ ਨੂੰ ਹੁਕਮ ਕਿਹਾ ਹੋਇਆ ਉਹੀ ਅਨਹਦ ਨਾਦ ਹੈ ਉਹੀ ਸਾਜ ਸ਼ਬਦ ਹੈ ਦੋ ਉਹਦੇ ਬਹੁਤ ਨੇ ਇੱਕੋ ਹੀ ਚੀਜ਼ ਹੈ ਉਹ ਹੈ ਕੀ ਉਹ ਫੁਰਨ ਰਿੱਧ ਸਿੱਧ ਜਾਕੋ ਫੁਰੀ ਬਾਣੀ ਫੁਰਦੀ ਹੈ ਆਪਾਂ ਕਹਿੰਦੇ ਨੂੰ ਬੜੀ ਗੱਲ ਫੁਰਦੀ ਹੈ ਜਿਹੜੀ ਗੱਲ ਫੁਰਦੀ ਹੁੰਦੀ ਹੈ ਨਾ ਇੱਕ ਤਾਂ ਮਨ ਵਿੱਚੋਂ ਫੁਰਦੀ ਹੁੰਦੀ ਹੈ ਉਹ ਤਾਂ ਕਵਤਾ ਹੁੰਦੀ ਹੈ ਸੰਸਾਰੀ ਜਿਹੜੀ ਮਨ ਦੇ ਅੰਦਰੋਂ ਫੁਰੇ ਅੰਦਰ ਤੋਂ ਆਪ ਬੈਠਾ ਉਹ ਫੁਰਨਾ ਫਿਰ ਬੰਦਾ ਬੁੱਧੀ ਦਾ ਨਹੀਂ ਹੁੰਦਾ ਉਹ ਉਹਦਾ ਹੁੰਦਾ ਉਹ ਕਿਹਾ ਜਾ ਹੁੰਦਾ ਇੱਥੇ ਅਸੀਂ ਬੈਠੇ ਗੱਲਾਂ ਕਰਦੇ ਕਰਦੇ ਕੋਈ ਚੀਜ਼ ਆਖੀ ਭੁੱਲ ਗਏ ਤੇ ਐਨਕ ਰੱਖਤੀ ਫਿਰ ਕਿਤਾ ਮੋਬਾਈਲ ਰੱਖਤਾ ਮੋਬਾਈਲ ਭੁੱਲ ਗਿਆ ਉੱਥੇ ਜਾ ਕੇ ਆਪੇ ਆ ਆ ਗਿਆ ਯਾਰ ਮੋਬਾਈਲ ਉੱਥੇ ਰਹਿ ਗਿਆ ਉਹ ਜਿਹੜਾ ਆਪੇ ਆ ਆਇਆ ਉਹ ਫੁਰਨਾ ਆਪੇ ਆਦਾ ਹੈ ਤੂੰ ਆਪੇ ਨਹੀਂ ਆਇਆ ਉਦਲੇ ਨੇ ਯਾਦ ਕਰਾਇਆ ਤੇ ਤੂੰ ਲੈ ਬਠਿਆ ਮੋਬਾਈਲ ਤੋਂ ਉੱਥੇ ਭੁੱਲਿਆ ਗਾਣੇ ਜਿਹੜੇ ਨਾ ਜੇ ਤਾਂ ਉਹਨੇ ਬਚਾਉਣਾ ਤੁਹਾਨੂੰ ਤਾਂ ਦਾ ਯਾਦ ਕਰਾ ਦੂ ਜੇ ਨਹੀਂ ਬਚਾਉਣਾ ਫਿਰ ਨਹੀਂ ਯਾਦ ਕਰਾਉਂਦਾ ਜੇ ਤਾਂ 10-20000 ਰੁਪਏ ਦਾ ਤੁਹਾਡਾ ਫਾਇਦਾ ਕਰਨਾ ਉਹਨੇ ਫਿਰ ਬਚਾ ਲਈਏ ਉਹ ਦੱਸੋ ਸਾਡੇ ਹੱਥ ਹੋਇਆ ਉਹਦੇ ਹੱਥ ਹੋਇਆ ਨਾ ਫਰਕ ਨੁਕਸਾਨ ਨਵਾਂ ਨੁਕਸਾਨ ਉਹਦੇ ਹੱਥ ਜੇ ਉਹ ਚਾਹੁੰਦਾ ਯਾਦ ਕਰਾ ਦੂਗਾ ਨਹੀਂ ਉਹਨੇ ਯਾਦ ਨਹੀਂ ਕਰਾਉਣਾ ਕਿ ਹੋ ਰਹਿਣ ਦੇ ਦੇ ਇਹਨੂੰ ਆ ਲੈਣ ਦੇ ਅਕਲ ਇਦਾਂ ਹੀ ਲਾਪਰਵਾਹੀ ਕਰਦੇ ਨੇ ਕੌਣ ਜਗਾਵੇ ਰੋਜ਼ ਉੱਤੇ ਪੈ ਨੂੰ ਹੁਣ ਦੱਸ ਇਹ ਇਹ ਸਾਡੇ ਹੱਥ ਆਇਆ ਅਸੀਂ ਤਾਂ ਛੱਡਿਆ ਉੱਥੇ ਉਹਨੇ ਗਾਵੇ ਜਾ ਮੁੜ ਉੱਥੇ ਲੈ ਵੀ ਠਹਿਰੋ ਠਹਿਰੋ ਕੀ ਹੋਏ ਹੋ ਤਾਂ ਕਾਹਦੀ ਤਾਂ ਘਰੇ ਬੁਲੇ ਆਏ ਉੱਥੇ ਜਾ ਕੇ ਕੀ ਕਰਾਂਗੇ ਆਪਾਂ ਯਾਦ ਆ ਗਿਆ ਨਾ ਜੇ ਉੱਥੇ ਜਾ ਕੇ ਯਾਦ ਹੁੰਦਾ ਫਿਰ ਉਹ ਜਿਹੜਾ ਫੁਰਨ ਹੈ ਉਹ ਨੂੰ ਕਹਿੰਦੇ ਨੇ ਫੁਰਨ ਉਹ ਸ਼ਬਦ ਹੈ ਕੀ ਉਹ ਕੰਨਾਂ ਨੂੰ ਸੁਣਨ ਵਾਲਾ ਕੰਨਾਂ ਤਾਂ ਸੁਣਿਆ ਨਹੀਂ ਇਹ ਹੈ ਕੀ ਦੇਖਣ ਵਾਲਾ ਕੋ ਦੇਖਿਆ ਅੱਖਾਂ ਵਾਜੋ ਹੈ ਤਾਂ ਸਹੀ ਨਾ ਕੁਝ ਹੈ ਤਾਂ ਸਹੀ ਨਾ ਉਹ ਯਾ ਅੱਖਾਂ ਵਾਜੋ ਵੇਖਣਾ ਮਿਰ ਕਦੀ ਸੁਣਨਾ ਜੀਭਾ ਵਾਜੋ ਬੋਲਣਾ ਬੋਲੇ ਅੰਦਰੋਂ ਕੋਈ ਪਰ ਜੀਵ ਤਾਂ ਹੈ ਨਹੀਂ ਉਹਦੇ ਜਿਹੜਾ ਬੋਲੇ ਬਿਨ ਹੱਥੀ ਕਰਨਾ ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ ਉਹ ਸ਼ਬਦ ਆ ਉਸ ਦੀ ਗੱਲ ਕਰ ਰਹੇ ਨੇ ਉਹ ਸ਼ਬਦ ਦੱਸ ਰਿਹਾ ਹੈ ਨਾਨਕ ਜੋਗੀ ਪੁੱਛ ਰਹੇ ਸਿਰਫ ਗੱਲ ਇਹ ਹੈ ਜੋਗੀ ਦਿਲ ਛੱਡ ਕੇ ਦਿਮਾਗ ਤੇ ਚਲੇ ਦਿਮਾਗ ਸਾਨੂੰ ਸੰਸਾਰ ਨਾਲ ਜੋੜਦਾ ਹੈ ਦਿਲ ਸਾਨੂੰ ਆਪਣੇ ਆਪ ਨਾਲ ਜੋੜਦਾ ਕਿਸੇ ਨਾਲ ਨਹੀਂ ਜੋੜਦਾ ਦਿਲ ਆਪਣੇ ਆਪ ਨਾਲ ਜੋੜਦਾ ਪਰਮੇਸ਼ਰ ਨਾਲ ਨਹੀਂ ਜੋੜਦਾ ਦਿਲ ਦਿਲ ਪਹਿਲਾਂ ਆਪਣੇ ਆਪ ਨਾਲ ਜੋੜਦਾ ਜਿੰਨਾ ਜਰ ਆਪਣੇ ਆਪ ਨਾਲ ਨਹੀਂ ਜੁੜਦੇ ਉਹਨਾਂ ਜਰ ਪਰਮੇਸ਼ਰ ਨਾਲ ਨਹੀਂ ਜੁੜ ਸਕਦੇ ਦੋ ਸਾਥੀ ਨੇ ਆਪਣੇ ਸਟੇਸ਼ਨ ਤੇ ਬੈਠੇ ਹਾਂ ਇੱਕ ਤਾਂ ਟ੍ਰੇਨ ਆ ਗਈ ਤੇ ਜੜ ਗਿਆ ਦੂਜਾ ਆਇਆ ਨਹੀਂ ਉਹ ਵੀ ਜੜ ਗਿਆ ਟ੍ਰੇਨ ਟ੍ਰੇਨ ਚੱਲਣ ਲੱਗੀ ਉਹ ਦੂਆ ਆਇਆ ਨਹੀਂ ਉਹ ਵੀ ਉਤਰ ਗਿਆ ਉਤਰ ਜਾਂਦਾ ਵੀ ਦੋਈ ਗੱਡੀ ਚਲੇ ਜਾਵਾਂਗੇ ਜੇ ਵਿਛੜ ਕੇ ਫਿਰ ਕੀ ਕਰਾਂਗੇ ਬਸ ਆਏ ਅੰਦਰਲਾ ਜਾਉਂਦਾ ਟ੍ਰੇਨ 'ਚ ਜਾਂ ਬਾਹਰਲਾ ਨਹੀਂ ਮੰਨਦਾ ਤਾਂ ਉਹ ਨਹੀਂ ਜੜ ਸਕਦਾ ਉਹ ਇਹਦੀ ਮਜਬੂਰੀ ਨੂੰ ਆਇਆ ਨਾਲ ਉਹਦੇ ਜੁੜੇ ਤਾਂ ਜਾਣ ਕਰ ਨਾਲ ਦਾ ਨਹੀਂ ਨਾ ਹੈ ਅੱਧਾ ਉੱਥੇ ਪ੍ਰਵਾਨ ਨਹੀਂ ਨਾਲ ਦਾ ਤਾਂ ਬੰਦਾ ਨਹੀਂ ਇੱਥੇ ਜਾਣਾ ਮਨ ਮੰਦਾ ਨਹੀਂ ਇੱਥੋਂ ਜਾਣਾ ਸੰਸਾਰ ਚੋਂ ਮਨ ਮਾਇਆ ਮੈਂ ਫਸ ਰਿਓ ਨਿਸਤ ਨਾਹੀ ਨਮੀਤ ਜਿੱਦਣ ਮਨ ਮੰਨ ਗਿਆ ਮਾਇਆ ਚੋਂ ਨਿਕਲੂ ਇਹ ਘਰ ਚਲਾ ਜਾਊਗਾ ਉਦੋਂ ਦਾ ਤਿਆਰ ਆਇਆ ਤਾਂ ਪਲੇਟਫਾਰਮ ਤੋਂ ਆਇਆ ਹਟਿਆ ਹੀ ਨਹੀਂ ਕਦੇ ਇਹ ਬਾਜ਼ਾਰ ਘੁੰਮਣ ਚਲਿਆ ਗਿਆ ਇਹ ਰੋਜ਼ ਗੱਡੀ ਕੀ ਜਾਂਦਾ ਸਾਰੀ ਜ਼ਿੰਦਗੀ ਦੇ ਵਿੱਚ ਪੂਰੀ ਜ਼ਿੰਦਗੀ ਇੱਕ ਦਿਨ ਹੈ ਇਹ ਦੂਏ ਦਿਨ ਜਿਹੜੀ ਗੱਡੀ ਆਉਣੀ ਹੈ ਬਾਜ਼ਾਰ ਗਿਆ ਮੁੜਦਾ ਇਹਦੀ ਗੱਡੀ ਨਹੀਂ ਜਾਂਦੀ ਬਸ ਆਏ ਜਾਂਦੀ ਹੈ ਦੂਈ ਜ਼ਿੰਦਗੀ ਫੇਰ ਹੁੰਦੀ ਹੈ ਫੇਰ ਹੋਈ ਕੰਮ ਫਿਰ ਫਿਰ ਫਾਹੀ ਫਸ ਹੈ ਕੌਆ ਬਾਜ਼ਾਰ ਚਲਾ ਗਿਆ ਫਿਰ ਬਾਜ਼ਾਰ 'ਚ ਫਸ ਗਿਆ ਜਾ ਕੇ ਉਹ ਦੁਕਾਨ ਤੇ ਉਹ ਦੁਕਾਨ ਤੇ ਫਿਰ ਪਛਤਾਵਾ ਆਪ ਕਿਆ ਹੁਆ ਗੱਡੀ ਫੇਰ ਨਿਕਲ ਗਈ ਫਿਰ ਪਤਾ ਨਵੀਂ ਅੱਜ ਫੇਰ ਸ਼ੁਰੂ ਚਲੋ ਕੱਲ ਨੂੰ ਸਹੀ ਰੋਜ਼ ਇਹਦੇ ਨਾਲ ਹੀ ਹੁੰਦੀ ਹੈ ਹਰ ਜੀਵਨ ਚ ਹਰ ਜਨਮ ਚ ਹੀ ਹੁੰਦੀ ਹੈ ਇਸ ਐਂਗਲ ਤੋਂ ਗੁਰਬਾਣੀ ਰਚੀ ਗਈ ਹੈ ਸੋ ਸ਼ਬਦ ਦਾ ਵਾਸ ਕਹਾਂ ਕਥੀਰ ਉਹ ਸ਼ਬਦ ਦਾ ਵਾਸ ਕਿੱਥੇ ਹੈ ਸਰੀਰ ਚ ਲੈ ਸਾਨੂੰ ਦੱਸੋ ਸਾਨੂੰ ਦੱਸੋ ਕਥਨ ਕਰਕੇ ਜਿਤ ਤਰੀਏ ਭਵਜਲ ਸੰਸਾਰ ਜਿਹੜੇ ਸ਼ਬਦ ਨਾਲ ਜੁੜ ਕੇ ਭਵਜਲ ਸੰਸਾਰ ਤਦ ਜਾਈਦਾ ਜਿਹੜੇ ਸ਼ਬਦ ਨਾਲ ਜੋਗੀ ਜੁੜਦੇ ਨੇ ਉਹ ਤਾਂ ਸਰੀਰ ਚੋਂ ਪੈਦਾ ਹੋਇਆ ਸ਼ਬਦ ਹੈ ਸਰੀਰ ਨਾਲ ਜੁੜੇ ਹੋਏ ਨੇ ਜੋਗੀ ਇਸ ਕਰਕੇ ਸਰੀਰ ਦੀ ਜਿਹੜਾ ਪਿੰਗਲਾ ਸਰੀਰ ਦੀਆਂ ਬਿਮਾਰੀਆਂ ਸਰੀਰ ਦੇ ਸਾਰੇ ਗੱਲਾਂ ਜਿਹੜਾ ਪਿੰਗਲਾ ਸਰੀਰ ਦੀਆਂ ਨਾੜੀਆਂ ਨੇ ਸਰੀਰ ਦੀਆਂ ਬਿਮਾਰੀਆਂ ਦੇ ਇਲਾਜ ਬਹੁਤ ਸਾਰੇ ਸਰੀਰ ਬਾਰੇ ਬਹੁਤ ਸਾਰਾ ਗਿਆਨ ਹਾਸਲ ਕਰ ਲਿਆ ਸਰੀਰ ਨੂੰ ਬਚਾਉਣ ਦੀ ਹੀ ਗੱਲ ਕਰ ਰਹੇ ਨੇ ਜੋਗੀ ਕਿਉਂਕਿ ਜੁੜੇ ਹੋਏ ਸਰੀਰ ਨਾਲ ਨੇ ਆਤਮਾ ਲੈਵਲ ਨਾਲ ਤਾਂ ਆਤਮ ਲੈਵਲ ਤੇ ਤਾਂ ਜੋ ਪਹੁੰਚੇ ਹੀ ਨਹੀਂ ਆਤਮ ਤਾਂ ਗਿਆਨ ਹੀ ਨਹੀਂ ਹਾਸਲ ਕੀਤਾ ਉਹ ਬਾਸ ਦਾ ਪੁੱਛਦੇ ਨੇ ਜਿਤ ਤਰੀਆ ਭਵਜਲ ਸੰਸਾਰੋ ਆ ਸਰੀਰ ਜਿਹੜਾ ਭਵ ਜਲ ਹੈ ਇਹਨੂੰ ਤਾਂ ਤਰਨਾ ਜਿਹੜੀ ਚੀਜ਼ ਨੂੰ ਤਰਨਾ ਤੋਂ ਵੱਖਰਾ ਹੋਈ ਦੇ ਪਹਿਲਾਂ ਜਿੰਨਾ ਜਰ ਪਾਣੀ ਦਾ ਅਸੀਂ ਵਿੱਚਾਂ ਜਹਾਜ਼ ਦੇ ਵਿੱਚ ਬੈਠੇ ਆ ਪਾਣੀ ਦਾ ਸਾਡਾ ਕੋਈ ਰਿਸ਼ਤਾ ਨਹੀਂ ਪਾਣੀ ਦਾ ਰਿਸ਼ਤਾ ਜਹਾਜ਼ ਦਾ ਹੋਊਗਾ ਸਾਡਾ ਕਿੱਥੇ ਜਹਾਜ਼ ਦਾ ਰਿਸ਼ਤਾ ਪਾਣੀ ਨਾਲ ਪਿਆ ਹੋਵੇ ਹੁਕਮ ਦਾ ਰਿਸ਼ਤਾ ਸਰੀਰ ਨਾਲ ਵੀ ਹੈ ਸਾਡੇ ਨਾਲ ਸੰਸਾਰ ਨਾਲ ਵੀ ਹੁਕਮ ਸੰਸਾਰ 'ਚ ਵੀ ਵਰਤਦਾ ਅਸੀਂ ਉੱਤੇ ਬੈਠੇ ਹਾਂ ਸੰਸਾਰ ਹੁਕਮ ਦੇ ਥੱਲੇ ਹੈ ਜਿਹੜਾ ਹੁਕਮ ਨੂੰ ਮੰਨ ਲੈਂਦਾ ਹੈ ਉਹ ਹੁਕਮ ਤੋਂ ਦੀ ਗੋਲ ਵਿੱਚ ਚਲਾ ਜਾਂਦਾ ਹੁਕਮ ਦੀ ਬੁੱਕਲ 'ਚ ਚਲਾ ਜਾਂਦਾ ਜਹਾਜ਼ ਦੀ ਬੁੱਕਲ ਚਲਾ ਜਾਂਦਾ ਸੰਸਾਰ ਦਬਾ ਕੇ ਰੱਖਿਆ ਹੈ ਹੁਕਮ ਨੇ ਜਿਹੜਾ ਉਹਦੀ ਭੈ ਮੰਨ ਲੈਂਦਾ ਦਬੌੜਾ ਉਦੋਂ ਤੱਕ ਪੈਂਦਾ ਹੁੰਦਾ ਰਾਜੇ ਨੂੰ ਪ੍ਰੈਸ਼ਰ ਉਦੋਂ ਤੱਕ ਦੇਣਾ ਪੈਂਦਾ ਜਿੰਨਾ ਚਿਰ ਉਹਦੇ ਅੰਦਰ ਹੰਕਾਰ ਹੈ ਜਦੋਂ ਹੰਕਾਰ ਮਰ ਗਿਆ ਉਹਦੇ ਤੇ ਪ੍ਰੈਸ਼ਰ ਦੀ ਫਿਰ ਲੋੜ ਨਹੀਂ ਗਰਭ ਦੇ ਉੱਤੇ ਪ੍ਰਹਾਰ ਹੈ ਜਿੱਥੇ ਗਰਭ ਨਹੀਂ ਰਹਿਣਾ ਫਿਰ ਪ੍ਰਹਾਰ ਨਹੀਂ ਫਿਰ ਪ੍ਰਹਾਰ ਨਹੀਂ ਫਿਰ ਉੱਪਰ ਜਾਂਦਾ ਉਬਾਰ ਹੈ ਫਿਰ ਉਹਦਾ ਉਬਾਰ ਉੱਪਰ ਲੈ ਹੁਕਮਾਂ ਨੂੰ ਆਪਣੇ ਉੱਪਰ ਲੈ ਲੈਂਦਾ ਆਪਣੀ ਸੇਫਟੀ 'ਚ ਲੈ ਲੈਂਦਾ ਜਿਵੇਂ ਸਰਕਾਰ ਦਾ ਹੁਕਮ ਮੰਨਣ ਵਾਲੇ ਸਾਰੇ ਸਰਕਾਰ ਦੀ ਸੇਫਟੀ ਵਿੱਚ ਹੈ ਉਹਨਾਂ ਦੀ ਸੇਫਟੀ ਸਰਕਾਰ ਦੀ ਡਿਊਟੀ ਹੈ ਜਿਵੇਂ ਪਰਮੇਸ਼ਰ ਦਾ ਪਾਣਾ ਮੰਨਣ ਵਾਲਿਆਂ ਦੀ ਸੇਫਟੀ ਦੀ ਡਿਊਟੀ ਪਰਮੇਸ਼ਰ ਦੀ ਹੈ ਉਹਦੇ ਬਾਗੀ ਨੇ ਜਿਹੜੇ ਉਹੀ ਸਰਕਾਰ ਦਾ ਹੁਕਮ ਡੰਡਾ ਉਹਨਾਂ ਦੇ ਚੱਲਦਾ ਫਿਰ ਬਾਗੀਆਂ ਤੇ ਬਾਗੀਆਂ ਤੇ ਡੰਡਾ ਸਰ ਹੁਕਮ ਦੇ ਚੱਲਦਾ ਉਹੀ ਹੁਕਮ ਬਚਾਉਂਦਾ ਉਹੀ ਹੁਕਮ ਸਜ਼ਾ ਦਿੰਦਾ ਇਹ ਕਰਕੇ ਹੁਕਮ ਦੀਆਂ ਦੋ ਧਾਰਾਂ ਨੇ ਬਚਾਉਣ ਵਾਲਾ ਵੀ ਹੁਕਮ ਸੇਫਟੀ ਵੀ ਹੁਕਮ ਨਾਲ ਹੁੰਦੀ ਹੈ ਪਰ ਉਹਨਾਂ ਦੀ ਹੁੰਦੀ ਹੈ ਜਿਹੜੇ ਹੁਕਮ ਦੇ ਅਨੁਸਾਰੀ ਨੇ ਪਾਣੀ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਦਾ ਹੈ ਹੁਕਮ ਜਿਹੜੇ ਦੁਸ਼ਟ ਨੇ ਉਹਨਾਂ ਦਾ ਦਹਨ ਕਰਦਾ ਦੁਸ਼ਟ ਨੂੰ ਦਾਹ ਗਰੀਬ ਨਿਵਾਜਾ ਇਸ ਕਰਕੇ ਜਿਹੜਾ ਖੰਡਾ ਲਫ਼ਜ਼ ਹੈ ਵਰਤਿਆ ਨਾ ਉਹ ਹੁਕਮ ਵਾਸਤੇ ਵਰਤਿਆ ਹੈ ਦੋ ਧਾਰਾਂ ਨੇ ਖੰਡੇ ਦੀ ਹੁਕਮ ਦੀਆਂ ਦੋ ਧਾਰਾਂ ਹੁੰਦੀਆਂ ਇੱਕ ਕੇਸ ਹੈ ਇੱਕ ਦੇ ਖਿਲਾਫ ਜਾਣਾ ਇੱਕ ਦੇ ਹੱਕੇ ਜਾਣਾ ਜਦੋਂ ਕਿਹਾ ਸੀ ਨਾ ਚੰਡੀ ਦੀ ਬਾੜ ਖੰਡਾ ਪ੍ਰਥਮੇ ਸਾਜ ਕੇ ਜਾਂ ਸਭ ਸੰਸਾਰ ਬਣਾਇਆ ਜਾਂ ਸਭ ਸੰਸਾਰ ਉਪਾਇਆ ਹੁਕਮ ਸਾਜਿਆ ਪਹਿਲਾਂ ਹੁਕਮ ਖੰਡੇ ਦਾ ਮਤਲਬ ਹੁਕਮ ਹੈ ਜਿਹੜਾ ਖੰਡਨ ਕਰਨ ਦੇਣ ਵਾਲਾ ਸਭ ਝੂਠ ਨੂੰ ਖੰਡਨ ਕਰਦਾ ਹੈ ਖੰਡਾ ਤਾਂ ਹੈ ਝੂਠ ਨੂੰ ਘਟਣ ਕਰਦਾ ਹੈ ਝੂਠ ਨੂੰ ਕੱਟ ਰਿਹਾ ਹੈ ਬਕਾਰਾਂ ਨੂੰ ਕੱਟ ਰਿਹਾ ਹੈ ਆਪ ਕੀ ਹੈ ਆਪ ਅਖੰਡ ਹੈ ਸੱਚ ਨੂੰ ਕੋਈ ਨਹੀਂ ਕਰ ਸਕਦਾ ਇਸ ਕਰਕੇ ਉਹ ਨੂੰ ਕੀ ਅਖੰਡ ਖੰਡ ਖੰਡਣਾ ਆਪ ਅਖੰਡ ਹੈ ਜਿਹੜੇ ਖੰਡ ਨੇ ਦੋ ਟੁਕੜੇ ਹੋਏ ਨੇ ਮਨ ਚ ਉਹਨਾਂ ਨੂੰ ਖੰਡਣ ਕਰਦਾ ਮਨ ਨੂੰ ਖੰਡਣ ਕਰਦਾ ਤੂੰ ਝੂਠਾ ਮਨ ਨੂੰ ਝੂਠਾ ਸਾਬਤ ਕਰਦਾ ਮਨ ਨੂੰ ਬਰਾਦੀ ਸਾਬਤ ਕਰਦਾ ਅਖੰਡ ਇੱਕ ਆ ਜਿਹੜਾ ਅਖੰਡ ਜਿਹੜਾ ਖੰਡ ਅਖੰਡ ਖੰਡ ਜਿਹੜਾ ਖੰਡ ਹੈ ਖੰਡ ਕੀ ਹੈ ਮਨ ਉਹ ਕਬੀਰ ਤੂੰ ਰਾਮ ਕੀ ਖੰਡ ਖੰਡਣਾ ਇਸੇ ਨੂੰ ਖੰਡਣ ਕਰਦਾ ਤੂੰ ਖੋਟਾ ਨੂੰ ਖੋਟਾ ਸਾਬਤ ਕਰਦਾ ਮਨ ਨੂੰ ਵੀ ਤੂੰ ਖੋਟਾ ਇਸੇ ਦੀ ਮੈਲ ਜੰਗ ਲਾਉਂਦਾ ਹੈ ਇਸੇ ਨੂੰ ਘੜ ਰਿਹਾ ਹੈ ਇਸੇ ਤੇ ਚੋਟ ਕਰ ਰਿਹਾ ਹੈ ਝੂਠ ਤੇ ਹੀ ਇੱਥੇ ਜਾ ਕੇ ਦਸ ਗ੍ਰੰਥ ਦੇ ਅਰਥ ਹੋੜ ਨੇ ਆਦ ਨੂੰ ਸਮਝ ਕੇ ਦਸ ਦੇ ਅਰਥ ਹੋੜ ਨੇ ਬਹੁਤ ਔਖੇ ਨੇ ਉਹ ਤਾਂ ਹੱਥ ਖੜੇ ਕਰਾ ਦਿੰਦੇ ਨੇ ਇਹਨਾਂ ਨੇ ਮਾਮੂਲੀ ਜੀ ਕਵਤਾ ਮੰਨ ਲਈ ਵੀ ਦਸ ਗ੍ਰੰਥ ਮਾਮੂਲੀ ਜੀ ਗੱਲ ਹੈ ਕਿਹੜਾ ਵਿਦਵਾਨ ਹੈ ਐਦੇ ਹੀ ਅਰਥ ਕਰਕੇ ਦਿਖਾ ਦੇਣ ਪਹਿਲਾਂ ਜੋ ਕਹਿੰਦੇ ਨੇ ਵੀ ਆਦ ਦੀ ਦ੍ਰਿਸ਼ਟੀਕੋਣ ਤੋਂ ਆਦ ਦੇ ਨਾਲ ਪਹਿਲਾਂ ਆਦ ਦੇ ਅਰਥ ਕਰ ਲਓ ਆਦ ਨੂੰ ਸਮਝ ਲਓ ਦੱਸ ਦੀ ਗੱਲ ਫਿਰ ਕਰ ਲਿਓ ਇਹਦਾ ਤੁਹਾਨੂੰ ਪਤਾ ਨਹੀਂ ਕੀ ਹੈ ਜੱਫਾ ਬੋਨੇ ਤੁਸੀਂ ਗੱਲ ਜਾ ਕੇ ਐਸੀ ਥਪੜਾਈ ਹੋ ਬੋਲਣਾ ਕਿਸੇ ਨੇ ਨਹੀਂ ਹੈ ਥਪੜਾਈ ਵੀ ਵੀ ਵਾਰ ਰੱਖੀ ਤੀ ਇੱਕ ਗੱਲ ਨਹੀਂ ਹੁੰਦੀ ਇਹਨਾਂ ਨੂੰ ਜੇ ਸੈਮੀਨਾਰਾਂ ਦੇ ਵਿੱਚ ਗੱਲ ਕਹੀ ਤੇ ਚੁੱਪ ਕਰ ਜਾਂਦੇ ਨੇ ਬੜੇ ਬੜੇ ਜਿਹੜੇ ਟੱਲੇਦਾਰ ਨੇ ਪੱਲੇ ਕੱਖ ਨਹੀਂ ਹੈ ਕਿਸੇ ਦੇ ਸਭ ਦੇਖੇ ਹੋਏ ਸਾਰੇ ਜਾਣਦੇ ਆਪੇ ਗਏ ਨਹੀਂ ਹੋਏ ਕਿਹੜਾ ਨਾ ਜਾਏਗਾ ਕਿਸੇ ਕੋਲ ਕੁਝ ਨਹੀਂ ਹੈ ਕੋਲ ਜਾਂ ਮੈਦਾਨ ਚਾਹਣਗੇ ਕਿਸੇ ਕੋਲ ਕੱਖ ਵੀ ਨਹੀਂ ਨਿਕਲਣਾ ਸ੍ਰੈ ਸਤ ਅੰਗੁਲ ਭਾਈ ਗਈ ਹੈ ਤਿਸ ਕਹੋ ਕੌਣ ਆਧਾਰ ਕਹਿੰਦੇ ਤ੍ਰੈ ਸੱਤ ਉਪਰ ਵਾਯੂ ਚੱਲਦੀ ਹੈ ਜਿਹੜੀ ਹੁਣ ਉਹ ਜੁੜੇ ਹੋਏ ਨੇ ਮਾਇਆ ਨਾਲ ਵਾਯੂ ਨਾਲ ਤ੍ਰੈ ਸੱਤ ਆਉਂਦਾ 10 ਉਪਰ ਹਵਾ ਫੇਫੜੇ ਤੋਂ ਲੈ ਕੇ ਕੰਠ ਤੱਕ 10 ਉਪਰ ਨੇ ਬਣਦੇ ਤ੍ਰੈ ਔਰ ਸੱਤ ਕਿੰਨੇ ਹੋ ਗਏ 10 ਕਹਿੰਦੇ ਜਿਹੜੀ 10 ਉਮਰ ਵਾਯੂ ਹੈ ਇੱਥੇ ਚੱਲਦੀ ਇਹਦਾ ਆਧਾਰ ਕੀ ਹੈ ਉਹਨਾਂ ਵਾਯੂ ਤੇ ਖੜੇ ਨੇ ਵਾਯੂ ਨੂੰ ਪ੍ਰਾਣ ਮੰਨਦੇ ਨੇ ਪ੍ਰਾਣ ਵਾਯੂ ਉਹ ਪ੍ਰਾਣ ਵਾਯੂ ਤਾਂ ਸਰੀਰ ਦੇ ਪ੍ਰਾਣ ਨੇ ਤਾਂ ਆਤਮਾ ਦੇ ਪ੍ਰਾਣ ਨੇ ਆਤਮਾ ਦਾ ਕੀ ਸੰਬੰਧ ਹੈ ਬਈ ਹਵਾ ਨਾਲ ਆਤਮਾ ਜਿੰਨਾ ਜਰ ਵਿੱਚ ਆ ਉਹਨਾਂ ਜਰ ਸਰੀਰ ਜਿਉਂਦਾ ਆਤਮਾ ਤਾਂ ਜਗ ਜੀਵਨ ਹੈ ਜਗ ਸਰੀਰ ਦਾ ਜੀਵਨ ਹੈ ਜਗ ਜੀਵਨ ਪੁਰਖ ਤਿਆਗ ਕੈ ਲੱਗੀ ਮਾਇਆ ਧੋ ਉਹ ਸਰੀਰ ਦੇ ਵੀ ਜਿਹੜਾ ਖੂਨ ਹੈ ਸਾਫ਼ ਕਰਨ ਦੀ ਲੋੜ ਹੈ ਹਵਾ ਦੇ ਵਿੱਚ ਆਕਸੀਜਨ ਜਿਹੜੀ ਉਹਦੀ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਇਹਦੀ ਗੱਲ ਦੀ ਤਾਂ ਸਾਇੰਸਦਾਨਾਂ ਨੂੰ ਡਾਕਟਰਾਂ ਨੂੰ ਸਮਝਿਆ ਸਰੀਰ ਨੂੰ ਲੋੜ ਹੈ ਹਵਾ ਦੀ ਆਤਮਾ ਨੂੰ ਕੀ ਲੋੜ ਹੈ ਹਵਾ ਦੀ ਤ੍ਰੇਤੇ ਜੀ ਨੂੰ ਕਿਹੜਾ ਸਾਹ ਹੁੰਦਾ ਇਹਨੂੰ ਗਰਭ ਵਿੱਚ ਦੌਪਰ ਜਿਹੜਾ ਸਾਹ ਹੁੰਦਾ ਦੱਸੇ ਕਿੱਥੇ ਹੁੰਦਾ ਨਾ ਪੇਟ ਚੋਂ ਤੇ ਮਾਰੇ ਸਾਹ ਹੁੰਦਾ ਉੱਥੇ ਆਵਾਦੀ ਜਿਉਂਦਾ ਸਾਹ ਨਹੀਂ ਹੁੰਦਾ ਸਾਹ ਤੋਂ ਬਿਨਾ ਜਿਉਂਦਾ ਰਹਿ ਸਕਦਾ ਸਰੀਰ ਵੀ ਹੋਵੇ ਭਾਵੇਂ ਫਿਰ ਕਿੱਥੇ ਜਾਣਗੇ ਜਿਹੜੇ ਸੰਤ ਨੇ ਪਰ ਭਾਵ ਹੈ ਬਿਨ ਸਾਹ ਤੇ ਜਿੰਨਾ ਜਰ ਉਹ ਹੁਕਮ ਦਾ ਉਹਦਾ ਜਿਉਂਦਾ ਰਹੂਗਾ ਉੱਥੇ ਉਹ ਜਿਉਂਦਾ ਹੈ ਆਪਣੀ ਸ਼ਕਤੀ ਨਾਲ ਹੈ ਜੀਵਨ ਦਾ ਜਗ ਜੀਵਨ ਦਾ ਵਿੱਚ ਬੈਠਾ ਹੈ ਜਿੰਨਾ ਜਰ ਜਗ ਜੀਵਨ ਵਿੱਚ ਬੈਠਾ ਹੈ ਆਤਮਾ ਉਹਨਾਂ ਚਿਰ ਜਿਉਂਦਾ ਹੈ ਆਤਮਾ ਉਹਨਾਂ ਜਰ ਬੈਠਾ ਜਿੰਨਾ ਜਰ ਹੁਕਮ ਹੈ ਉਹਨੂੰ ਹੁਕਮ ਦਾ ਬੰਦਾ ਹੁਕਮ ਹੀ ਬੰਦਾ ਜੰਮਣ ਮਰਨਾ ਹੁਕਮ ਹੈ ਜਿੰਨਾ ਚਿਰ ਹੁਕਮ ਹੈ ਆਤਮਾ ਉਹਨਾਂ ਚਿਰ ਹੈਗਾ ਹੁਕਮ ਹੋ ਜੂ ਉਹਨਾਂ ਕੋਲ ਬਾਹਰ ਨਿਕਲੇਗਾ ਉਹ ਤਾਂ ਨੱਥ ਪਾਈ ਹੋਈ ਹੈ ਜਿਹਦੇ ਨਾਮ ਦਾ ਨੱਥ ਹੈ ਪਸ਼ੂ ਦੇ ਪਾਈ ਹੋਈ ਜਦੋਂ ਮਰਜੀ ਖੋਲ ਕੇ ਚੱਲ ਪਈ ਉਹਨੂੰ ਉਹ ਕਹੇ ਤੂੰ ਮੇਰੀ ਸਲਾਹ ਨਹੀਂ ਅਜੇ ਜਾਣਦੀ ਕੀ ਕਹੂਗਾ ਉਹਨੂੰ ਪੁੱਛਦੇ ਹੁੰਦੇ ਆ ਵੀ ਭਾਈ ਘੰਟਾ ਨੂੰ ਆਪਾਂ ਨੇ ਜਾਣੇ ਛੇਤੀ ਕਰਨ ਨੂੰ ਪਟੇ-ਪਟੇ ਖਾਣਾ ਹੈ ਉਹਨੂੰ ਕੋਣ ਪੁੱਛਦਾ ਬੜੂ ਨੂੰ ਕਦੇ ਪੁੱਛਿਆ ਕਿਸੇ ਨੇ ਉਹ ਗੱਲ ਆ ਆਪਾਂ ਨੂੰ ਪਤਾ ਵੀ ਇਹਨੂੰ ਲੈ ਕੇ ਜਾਣਾ ਭਾਈ ਇਹਨੂੰ ਜਾ ਲਈਏ ਉਹ ਗੱਲ ਹੈ ਆਪਾਂ ਨੂੰ ਫਿਕਰ ਹੋਵੇ ਉਹਦਾ ਇਸ ਕਰਕੇ ਉਹਨੂੰ ਸਾਡਾ ਫਿਕਰ ਹੈ ਸੱਚ ਕੇ ਪਾਈ ਹੋਈ ਹੈ ਸਾਨੂੰ ਨਹੀਂ ਫਿਕਰ ਜਿਹਨਾਂ ਦਾ ਨੱਥ ਪਾਈ ਅਸੀਂ ਸਾਨੂੰ ਨਹੀਂ ਫਿਕਰ ਉਹਨਾਂ ਮੱਝਾਂ ਦਾ ਜਿਹਨਾਂ ਦੁੱਧ ਪੀਣਾ ਵੀ ਇਹਨੂੰ ਪੱਠੇ ਪਾਉਣੇ ਨੇ ਪਾਣੀ ਪਿਲਾਉਣਾ ਇਹ ਵੀ ਉਹਨੂੰ ਫਿਕਰ ਨੱਥ ਪਾਈ ਹੋਈ ਉਹਨਾਂ ਸਾਰਿਆਂ ਦੇ ਅਕ ਨਤ ਖਸਮਤ ਤਾਂ ਹੀ ਕਿਹਾ ਹੈ ਤਾਂ ਹੀ ਉਹਨੂੰ ਫਿਕਰ ਹੈ ਸਾਨੂੰ ਨਾ ਨੱਥ ਦੀ ਦੀ ਹੈ ਨਾ ਖਸਮ ਦੀ ਦਾ ਅਰੇ ਗਾ ਉਹਦੇ ਨੱਥ ਪਾਉਣ ਨੂੰ ਫਿਰਦੇ ਫਿਰ ਬਸ ਭਗਤਾਂ ਨੇ ਕੀਤਾ ਪ੍ਰੇਮ ਦੀ ਅਪਾਗੜ ਹੋ ਰਹੀ ਅਸੀਂ ਤਾਂ ਉਲਟੀ ਨੱਥ ਉਹਦੇ ਪਾਈ ਹੋਈ ਹੈ ਜਿਹੜੇ ਇਹ ਗੱਲ ਕਹਿੰਦੇ ਨੇ ਉਹ ਮੂਰਖ ਦੀ ਦਾ ਹੋਰ ਕੀ ਨੇ ਇਹ ਸੰਤ ਸਾਰੇ ਹੀ ਮੂਰਖ ਨੇ ਗੁਰਬਾਣੀ ਨੇ ਸਾਬਤ ਕੀਤਾ ਵੀ ਇਹ ਮੂਰਖ ਨੇ ਪਰ ਸਿੱਖਾਂ ਨੂੰ ਅਜੋ ਨਹੀਂ ਪਤਾ ਲੱਗਿਆ ਕਿਉਂਕਿ ਸਿੱਖਾ ਮੂਰਖ ਨੇ ਮੂਰਖ ਨੂੰ ਮੂਰਖ ਦੀ ਪਛਾਣ ਨਹੀਂ ਹੁੰਦੀ ਮੂਰਖੀ ਦਾ ਮੂਰਖ ਨਾ ਬੜੀ ਬਣਦੀ ਹੈ ਵਧੀਆ ਸਿਆਣੇ ਨਾਲ ਮੂਰਖ ਦੀ ਬਣਦੀ ਸਿਆਣਿਆਂ ਤੋਂ ਟੋਕੀ ਜਾਂਦੇ ਸਿਆਣੇ ਤਾਂ ਟੋਕੜਾ ਨੂੰ ਪੈਰ ਪੈਰ ਤੋਂ ਉਹਦਾ ਇਹ ਤਾਂ ਬੰਦਾ ਹੀ ਹੁੰਦਾ ਤਾਂ ਕੋਈ ਗੱਲ ਮੈਨੂੰ ਕਹਿਣੇ ਨਹੀਂ ਦਿੰਦਾ ਬੋਲਣੇ ਨਹੀਂ ਦਿੰਦਾ ਸਾਰਾ ਦਿਨ ਟੋਕੀ ਜਾਂਦਾ ਮੂਰਖ ਹੋ ਜਾਊਗਾ ਉੱਥੇ ਬੈਠੋ birds of a feather flock together ਤੋ ਸੁਭਾਅ ਦੇ ਆਦਮੀ ਇੱਕ ਜਗ੍ਹਾ ਰਹਿੰਦੇ ਹੁੰਦੇ ਖੁਸ਼ੀ ਖੁਸ਼ੀ ਉਹਨਾਂ ਦਾ ਸੁਭਾਅ ਹੈ ਕਿ ਉੱਥੇ ਖੁਸ਼ੀ ਖੁਸ਼ੀ ਰਹਿੰਦੇ ਰਹਿਣਗੇ ਤਰੇ ਸਤ ਅੰਗੁਲ ਵਾਈ ਗਈ ਹੈ ਕਹਿੰਦੇ ਸਤ ਅੰਗੁਲ ਵਾਯੂ ਕਹਿੰਦੇ ਨੇ ਸਰੀਰ ਵਿੱਚ ਚਲਦੀ ਹੈ ਉਹਦਾ ਆਧਾਰ ਕੀ ਹੈ ਕਿਉਂ ਚਲਦੀ ਹੈ ਉਹਦਾ ਕਾਰਨ ਕੀ ਹੈ ਸਾਹ ਕੌਣ ਲੈਂਦਾ ਹੈ ਕੌਣ ਛੱਡਦਾ ਹੈ ਹਵਾ ਕਿਉਂ ਚੱਲਦੀ ਹੈ ਅੰਦਰ ਕੀ ਆਧਾਰ ਹੈ ਉਹਦਾ ਕੋਈ ਖਿੱਚਦਾ ਹਵਾ ਕੋਈ ਛੱਡਦਾ ਹਵਾ ਜੋ ਗਿਆ ਨਹੀਂ ਇਸ ਗੱਲ ਦਾ ਪਤਾ ਪ੍ਰਾਣ ਵਾਯੂ ਤਾਂ ਜਾਣਦੇ ਨੇ ਵਾਯੂ ਤੇ ਜਦ ਨਹੀਂ ਹੋਣੀ ਸਾਹ ਨਹੀਂ ਹੋਣਾ ਮਰ ਜਾਂਦੇ ਨੇ ਪਰ ਕਈ ਵਾਰ ਸਾਹ ਨਹੀਂ ਲੈਂਦਾ ਤਾਂ ਉਹ ਨਹੀਂ ਮਰਦਾ ਗਰਭ ਦੀ ਗੱਲ ਕੀਤੀ ਹੈ ਸਾਹ ਨਹੀਂ ਆਉਂਦਾ ਨਹੀਂ ਮਰਦਾ ਜ਼ਰੂਰੀ ਨਹੀਂ ਹੈ ਵੀ ਸਾਹ ਨਾ ਆਵੇ ਤਾਂ ਮਰ ਜਾਵੇ ਸਾਹ ਆਉਣਾ ਜਿਉਂਦਾ ਰਹਿਣਾ ਕੋਈ ਸ਼ਰਤ ਨਹੀਂ ਹੈ ਬੋਲੇ ਖੇਲੇ ਅਸਰ ਹੋਵੇ ਕਿਉਂ ਕਰ ਅਲਖ ਲਖਾਏ ਬੋਲੇ ਖੇਲੇ ਬੋਲਦਾ ਹੈ ਬੋਲਦਾ ਤਾਂ ਹੀ ਹੈ ਨਾ ਜੇ ਸਾਹ ਹੋਵੇ ਸਾਹ ਨਾ ਆਵੇ ਬੋਲੇ ਕਿਵੇਂ ਹਵਾ ਖਿੱਚਦਾ ਹਵਾ ਛੱਡਦਾ ਤਾਂ ਹੀ ਬੋਲਦਾ ਖੇਲ ਹੈ ਸਾਰਾ ਦੁਨੀਆ ਖੇਡ ਖੇਡਦਾ ਅਸਥਿਰ ਹੋ ਗਿਆ ਔਰ ਕਦੇ ਕਦੇ ਸਥਿਰ ਵੀ ਹੋ ਜਾਂਦਾ ਮਨ ਚੁੱਪ ਵੀ ਕਰ ਜਾਂਦਾ ਕਦੇ ਕਦੇ ਗੰਭੀਰ ਹੋ ਜਾਂਦਾ ਹੈ ਬੋਲਦਾ ਹੀ ਨਹੀਂ ਖੇਲਦਾ ਵੀ ਨਹੀਂ ਸੰਸਾਰ ਦੇ ਵਿੱਚ ਜੀਵ ਨਹੀਂ ਲੱਗਦਾ ਕੱਲਾ ਰਹਿੰਦਾ ਉਪਰਾਮ ਹੋ ਜਾਂਦਾ ਸੰਸਾਰ ਬੋਲਦਾ ਖੇਲਦਾ ਅਸਥਿਰ ਸਥਿਰ ਵੀ ਹੋ ਜਾਂਦਾ ਮਨ ਟਿਕ ਵੀ ਜਾਂਦਾ ਕਿਉਂ ਕਰ ਅਲਖ ਲਖਾਏ ਕਿਉਂ ਕਰ ਅਲਖ ਲਖਾਏ ਇਹ ਤਾਂ ਹੈ ਬੋਲੇ ਖੇਲੇ ਸਿਰ ਵੀ ਹੋ ਜਾਂਦਾ ਇਹਨਾਂ ਨੂੰ ਤਾਂ ਅਸੀਂ ਵੀ ਕਰ ਲੈਂਦੇ ਪਰ ਅਲਖ ਜਿਹੜਾ ਹੈਗਾ ਉਹ ਨਹੀਂ ਸਾਨੂੰ ਦੀਦਾ ਹੈ ਅਸਰ ਹੋਏ ਤੇ ਵੀ ਸਮਾਧੀ ਲਾਈ ਤੇ ਵੀ ਸਮਾਧੀ ਲਾਉਂਦੇ ਦਾ ਅਸਰ ਹੁੰਦਾ ਨਾ ਅਲਖ ਦਾ ਦੀਦਾ ਨਹੀਂ ਸਾਨੂੰ ਅਲਖ ਕਿਵੇਂ ਲਖੀਏ ਨਾਨਕ ਦਾ ਅਲਖ ਨਾ ਬੋਲਦਾ ਵੀ ਜੁੜਿਆ ਹੋਇਆ ਬੋਲਦਾ ਹੀ ਜ਼ਿਆਦਾ ਜਾਂ ਜੁੜਦਾ ਜਦ ਦੇਖਾਂ ਤਬ ਗਾਵਾਂ ਕਿਸੇ ਨਾਲ ਜੁੜੇ ਤੇ ਬਿਨਾ ਕਿਵੇਂ ਉਹਦੇ ਬਾਰੇ ਖੋਲਦੇ ਤੁਸੀਂ ਦੱਸੋ ਕਿਉਂ ਕਰ ਅਲਖ ਲਖਾਏ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ ਸੁਣ ਸੱਚ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ ਇਹ ਨਾਨਕ ਦਾ ਜਵਾਬ ਹੈ ਕਹਿੰਦੇ ਭਾਈ ਮਨ ਨੂੰ ਸਮਝਾਉਣਾ ਪੈਂਦਾ ਪਹਿਲਾਂ ਤੁਸੀਂ ਬਿਨਾ ਮਨ ਨੂੰ ਸਮਝਾਏ ਤੇ ਇੱਥੇ ਰੋਦੇ ਹੋ ਮਨ ਸਮਝਿਆ ਨਹੀਂ ਹੋਇਆ ਤੁਹਾਡਾ ਮਨ ਗਿਆਨਵਾਨ ਹੋ ਕੇ ਨਹੀਂ ਟਿਕਿਆ ਉਹ ਕੇ ਚੁੱਪ ਕਰਾਇਆ ਹੈ ਗਿਆਨਵਾਨ ਮਨ ਟਿਕਦਾ ਹੈ ਆਪਣੇ ਆਪ ਸਮਾਧੀ ਦੀ ਲੋੜ ਨਹੀਂ ਟੀਚਰ ਖੜਾ ਹੈ ਬੱਚੇ ਚੁੱਪ ਕੀਤੇ ਹਨ ਬੋਲਦੇ ਨਹੀਂ ਪਰ ਬੜੀ ਮਜਬੂਰੀ ਹੈ ਮਜਬੂਰੀ ਚੁੱਪ ਕੀਤੇ ਹਨ ਡਰ ਕੇ ਬੜੇ ਔਖੇ ਨੇ ਇਸ ਕਰਕੇ ਸਮਾਧੀ ਤੁਹਾਡਾ ਮਨ ਬੜਾ ਔਖਾ ਹੁੰਦਾ ਜਦ ਸਮਾਧੀ ਦਾ ਟਾਈਮ ਹੋਇਆ ਬਸ ਤੇ ਜੀ ਉੱਤੇ ਮਨ ਆਪਣੇ ਆਪ ਹੀ ਚੁੱਪ ਕਰੇ ਬੱਚਾ ਇਹਨਾਂ ਸਮਝਦਾਰ ਹੋਵੇ ਬੋਲੇ ਹੀ ਨਾ ਸਮਝਿਆ ਹੋਇਆ ਜਿਹੜਾ ਮਨ ਇਹ ਸਮਝਾਉਣਾ ਪੈਂਦਾ ਹੈ ਵੀ ਇਹਦੇ ਬੋਲਣ ਚ ਨਾ ਬੋਲਣੇ ਤੈਨੂੰ ਕੀ ਲਾਭ ਹੈ ਸਮਝਿਆ ਹੋਇਆ ਜਾਗਰਤ ਅਵਸਥਾ ਨੂੰ ਜਗਾ ਦਈਏ ਵੀ ਇਹਦਾ ਲਾਭ ਕੀ ਹੈ ਚੁੱਪ ਕਿਵੇਂ ਕਰੇਗਾ ਆਪਣੇ ਆਪ ਚੁੱਪ ਕਰੇ ਡੰਡੇ ਨਾਲ ਨਾ ਚੁੱਪ ਜਿੰਨਾ ਚਿਰ ਕੋਈ ਆਪ ਨਸ਼ਾ ਨਾ ਛੱਡਣਾ ਚਾਹੁੰਦਾ ਹੋਵੇ ਬੁਰਾਈ ਆਪ ਅੰਦਰੋਂ ਛੱਡਣੀ ਨਹੀਂ ਚਾਹੁੰਦਾ ਹੋਵੇ ਕਾਨੂੰਨ ਆ ਭੈ ਉਹਦੀ ਬੁਰਾਈ ਛੜਾ ਨਹੀਂ ਸਕਦਾ ਪੁਲਿਸ ਹੈਗੀ ਥਾਣੇ ਹੈਗੇ ਕਾਨੂੰਨ ਹੈਗਾ ਡਕੈਤੀਆਂ ਬੰਦ ਹੋ ਗਈਆਂ ਜਿਹੜਾ ਹੈਗੀ ਕ੍ਰਾਈਮ ਬੰਦ ਹੋ ਗਿਆ ਅਰ ਨਾ ਹੋ ਸਕੇ ਜਿਹੜੇ ਆਦਮੀ ਦਾ ਮਨ ਮੰਨ ਗਿਆ ਜੁਰਮ ਨਹੀਂ ਕਰਨਾ ਉਹ ਆਪੇ ਉਹ ਕਰਦਾ ਹੀ ਨਹੀਂ ਡਰ ਭੈ ਨਾਲ ਕ੍ਰਾਈਮ ਬੰਦ ਨਹੀਂ ਹੋ ਸਕਦਾ ਪਰ ਡਰ ਭੈ ਦੇ ਬਿਨਾਂ ਸਰਦਾ ਵੀ ਹੈ ਨਹੀਂ ਸੰਸਾਰ ਚ ਕ੍ਰਾਈਮ ਜ਼ਿਆਦਾ ਕਰਨ ਨਹੀਂ ਜਾਂਦਾ ਜੇ ਇਹ ਕਹੀਏ ਵੀ ਡਰ ਭੈ ਚੱਕਦੀ ਹੈ ਇਹ ਵੀ ਗੱਲ ਗਲਤ ਹੈ ਸੰਸਾਰ ਚ ਨਹੀਂ ਗੱਲ ਹੋਣੀ ਸੰਸਾਰ 'ਚ ਇਹ ਵੀ ਸਮਝਾ ਕੇ ਉਹਨਾਂ ਨੂੰ ਵੰਦ ਸਮਝਾਉਂਦੇ ਵੀ ਰਹੋ ਡਰ ਭੈ ਵੀ ਰਹੋ ਦੋਵੇਂ ਇਕੱਠੇ ਰਹੋ ਸਮਝਾਉਣ ਵਾਲਾ ਪੱਖ ਸੰਸਾਰ ਨੇ ਛੱਡਿਆ ਹੋਇਆ ਭਾਵੇਂ ਜਿਹੜਾ ਉਹਨਾਂ ਨੂੰ ਸੁਧਾਰ ਕਰ ਲੈ ਤਾਂ ਸੁਧਾਰ ਕਰ ਪਰ ਉਹ ਸੁਧਾਰ ਵਾਲੀ ਗੱਲ ਤਾਂ ਕੋਈ ਚੱਲਦੀ ਉਹ ਜੇਲਰ ਦਾ ਆਪ ਉਹਨਾਂ ਨਾਲ ਰਲੇ ਹੋਏ ਨੇ ਪੈਸੇ ਲੈ ਕੇ ਬਾਹਰ ਆਉਂਦੇ ਨੇ ਕੰਮ ਉੱਥੇ ਪਤਾ ਲੱਗਦਾ ਨਸ਼ੇ ਉੱਥੇ ਜਾਂਦੇ ਨੇ ਕੀ ਕੀ ਹੁੰਦਾ ਸਭ ਜਿਹੜਾ ਪਤਾ ਹੀ ਹੈ ਗੁਰਬਾਣੀ ਮਨ ਨੂੰ ਸਮਝਾ ਰਹੀ ਹੈ ਮਨ ਸਮਝਾਉਣ ਕਾਰਨ ਅਜੋਗ ਪੜੀਏ ਗਿਆਨ ਜਿਹੜਾ ਗਿਆਨ ਪੜਦੇ ਹਾਂ ਮਨ ਆਪਣੇ ਆਪ ਕੇ ਆਪਣੇ ਆਪ ਛੱਡੇ ਨਾ ਕਿਸੇ ਡਰਨਾ ਛੱਡੂਗਾ ਨਾ ਕਿਸੇ ਭੈ ਛੱਡੂਗਾ ਲਾਲਚ ਨਾ ਛੱਡੂਗਾ ਅਤਵਾਦੀ ਜਾਂ ਲਾਲਚ ਦੇ ਨੇ ਫਿਰ ਤੈਨੂੰ ਮੁਨਿਸਟਰੀ ਦੇ ਨੇ ਸਰਕਾਰ ਜਿਹੜਾ ਲੈਣੇ ਫਿਰ ਛੱਡ ਜਾਂਦੇ ਮੁਖ ਧਾਰਾ ਜਾ ਜੋ ਲਾਲਚ ਹੋ ਗਿਆ ਲਾਲਚ ਨੂੰ ਛੱਡੂਗਾ ਲੋਭੀ ਹੈ ਜੋ ਕੁਝ ਕਰ ਰਿਹਾ ਹੈ ਲੁੱਟ ਮਾਰ ਲੋਭ ਕਰਕੇ ਕਰ ਰਿਹਾ ਲੋਭ ਦੀ ਪੂਰਤੀ ਜਾਇਜ਼ ਤਰੀਕੇ ਨਾਲ ਨਹੀਂ ਕਰ ਦੋ ਛੱਡ ਛੱਡ ਦੋ ਉਹ ਤਰੀਕੇ ਨਾਲ ਛੱਡ ਸਕਦਾ ਇਸ ਕਰਕੇ ਗੁਰਬਾਣੀ ਨੇ ਲੋਭ ਵੀ ਦਿੱਤਾ ਇਹਦੀ ਕਮਜ਼ੋਰੀ ਦੇਖ ਲਈ ਵੀ ਲੋਭੀ ਹੈ ਤੈਨੂੰ ਲੋਭ ਹੈ ਦਿੱਤਾ ਵੱਤਵਾਦ ਸੰਸਾਰ ਰਾਜ ਲੈ ਸਕਦਾ ਤੂੰ ਤਾਂ ਤੈਨੂੰ ਇਹ ਜਿਹੜਾ ਰਾਜ ਦਿੰਦੇ ਜਿਹੜਾ ਹਮੇਸ਼ਾ ਹੀ ਰਹੇ ਪਰ ਇੱਕ ਵਾਰ ਸੁਣਨ ਲੱਗ ਜਵੇ ਮੁਸ਼ਕਲ ਨਾਲ ਹੋ ਫਿਰ ਐਸਾ ਬ੍ਰਹਮ ਗਿਆਨ ਦੇ ਚੱਕਰ ਚ ਨੇ ਸਭ ਨੂੰ ਭੁੱਲ ਜਾਣਾ ਇਹਨੂੰ ਗੱਲ ਸ਼ੁਰੂ ਕਰ ਲਓ ਤੇ ਅਵਨਾਸ਼ੀ ਰਾਜ ਕਿਵੇਂ ਮਿਲੂਗਾ ਤੈਨੂੰ ਇਹੀ ਕਹਾਣੀ ਤੇਰੀ ਚਰਿੱਤਰ ਦੀ ਹੈ ਰੋਜ਼ ਇੱਕ ਕਹਾਣੀ ਸੁਣਾਉਂਦੇ ਨੇ ਉਹ ਸੁਣਾ ਰਿਹਾ ਔਰ ਸ਼ਾਮ ਪੈ ਜਾਂਦੀ ਹੈ ਫਾਸੀ ਦਾ ਟਾਈਮ ਲੰਘ ਜਾਂਦਾ 405 ਚਰਿੱਤਰ ਨੇ 265 ਦਿਨ ਹੁੰਦੇ ਨੇ ਸਾਲ ਦੇ ਸਾਧ ਤੋਂ ਵੱਧ ਟਾਈਮ ਬਾਤਾਂ ਨਾ ਫਸੀ ਹੋਈ ਰੋਜ਼ ਇੱਕ ਕਹਾਣੀ ਸੁਣਾਉਂਦਾ ਵਜ਼ੀਰ ਰਾਜੇ ਨੂੰ ਉਹ ਇੱਕ ਉਹਦੀ ਬਹਿਸ ਦਾ ਹਿੱਸਾ ਹੈ ਵਕਾਲਤ ਕਰ ਰਿਹਾ ਮੁੰਡੇ ਦੀ ਤਰਫ ਤੇ ਖੜਾ ਹੋ ਕੇ ਬਹਿਸ ਜਿੰਨੀ ਮਰਜ਼ੀ ਲੰਬੀ ਲੈ ਜਾਵੇ ਵਕੀਲ ਸਰਕਾਰ ਨਹੀਂ ਕਹਿ ਸਕਦੀ ਤੂੰ ਬਹਿਸ ਬੰਦ ਕਰ ਦੇ ਹੈ ਵੀ ਦੋਸਰੀ ਜਗ੍ਹਾ ਬਹਿਸ ਪਰ ਗੱਲ ਨਵੀਂ ਹੋਵੇ ਉਹ ਮੁੰਡਾ ਉਹੀ ਗੱਲ ਨਹੀਂ ਕਹੇ ਆਖਰ ਰਾਜਨ ਨੂੰ ਜਗਾਤਾ ਤੋਂ ਜਗਾਉਣ ਵਾਸਤੇ ਬਹਿਸ ਕਰ ਰਿਹਾ ਅਸਲ ਦੇ ਵਿੱਚ ਕਰ ਰਿਹਾ ਵੀ ਤੂੰ ਹੈ ਰਾਜਨ ਰਾਜ ਰਾਜਾ ਉਹ ਹੁੰਦਾ ਰਾਜਾ ਚੂੜੀ ਦਿਓ ਕੀ ਰਾਜਾ ਚੂੜੀ ਦਿਓ ਰਾਜਾ ਜਦ ਰਾਜ ਤੇ ਬਹਿੰਦਾ ਹੈ ਸਾਫ ਕਰਨ ਦੀ ਚੂੜੀ ਛੱਡਦਾ ਉਹ ਤੂੰ ਬੇਇਨਸਾਫੀ ਕਰ ਰਿਹਾ ਮੈਂ ਬੇਇਨਸਾਫੀ ਨਹੀਂ ਹੋਣ ਦੇਣੀ ਮੈਂ ਤੇਰਾ ਸਲਾਹਕਾਰ ਹਾਂ ਮਿਨਿਸਟਰ ਸਲਾਹਕਾਰ ਹੁੰਦੇ ਨੇ ਮੈਂ ਤੇਰਾ ਕਾਨੂੰਨੀ ਮਸ਼ੀਰ ਹਾਂ ਗਾਈਡ ਹਾਂ ਕਸੂਰ ਮੇਰਾ ਵੀ ਤੇਰੇ ਨਾਲ ਜਾਦਾ ਹੈ ਜੇ ਤੈਂ ਗਲਤੀ ਕਰ ਲਈ ਜ਼ਿੰਮੇਵਾਰੀ ਮੇਰੀ ਜੇ ਕੇਸ ਹਾਰ ਗਿਆ ਕਸੂਰ ਵਕੀਲ ਦਾ ਹਾਰ ਵਾਲਾ ਕੇਸ ਨਹੀਂ ਹਾਰ ਗਿਆ ਵਕੀਲ ਦੀ ਗਲਤੀ ਨਾਲ ਹਾਰ ਗਿਆ ਗਲਤੀ ਮੇਰੀ ਹੈ ਇਹ ਕੋਮੜਾ ਤੇ ਇਹਨੂੰ ਫਾਂਸੀ ਹੋ ਜਾਣੀ ਹੈ ਤੈਨੂੰ ਫਾਂਸੀ ਕਰਤੀ ਤੇਰੇ ਦਿਮਾਗ ਤੇ ਗਲਤ ਕੁਝ ਮਿਸ ਅੰਡਰਸਟੈਂਡਿੰਗ ਤੈਨੂੰ ਕਰਤੀ ਕਿਸੇ ਤੇਰੇ ਫਸਾਤੀ ਗੱਲ ਉਹ ਉਹਦੇ ਅੰਦਰੋਂ ਕੱਢ ਰਿਹਾ ਹੌਲੀ ਹੌਲੀ ਗੱਲ ਔਰ ਵਜ਼ੀਰ ਕੱਢ ਰਿਹਾ ਹੈ ਰਾਜਾ ਸੁਣ ਰਿਹਾ ਹੈ ਦਸਮ ਪਾਸ਼ਾ ਨੇ ਲਿਖਿਆ ਦਸਮ ਪਾਸ਼ਾ ਨੇ ਆਪਣੇ ਕੋਲੋਂ ਲਿਖੀ ਉਹ ਤਾਂ ਵਜ਼ੀਰ ਦੀ ਗੱਲ ਦੱਸ ਰਹੇ ਨੇ ਵਿਆਹ ਕਹੀ ਕੇਸ ਹੈ ਹਾਈ ਕੋਰਟ 'ਚ ਲੱਗਿਆ ਸੁਪਰੀਮ ਕੋਰਟ 'ਚ ਲੱਗਿਆ ਕਿਤੇ ਦੋ ਪਾਰਟੀਆਂ ਨੇ ਤਾਂ ਵਕੀਲ ਗੱਲਾਂ ਕਰ ਰਹੇ ਨੇ ਫਾਈਲ ਤੇ ਆ ਰਹੀਆਂ ਨੇ ਉਹ ਜੱਜ ਨੂੰ ਤੁਸੀਂ ਕਹੋਗੇ ਵੀ ਕਿਹਾ ਜਾ ਜੱਜ ਸੀ ਜੀ ਉਹ ਸੁਣਦਾ ਰਿਹਾ ਇਹ ਗੱਲਾਂ ਕੇਸ ਇਹ ਹੈ ਜਾਂ ਉਹ ਗੱਲਾਂ ਉਹੀ ਹੋਣੀਆਂ ਤੇ ਸਵਾਲ ਦਾ ਕੇਸ ਕਿਹੜੀ ਨੌਈਅਤ ਦਾ ਕੇਸ ਦੀ ਨੌਈਅਤ ਕੀ ਹੈ ਉਹੀ ਗੱਲਾਂ ਹੋਣਗੀਆਂ ਤੇ ਜਿਹੜੀ ਨੋਇਤ ਦਾ ਕੇਸ ਕੋਰਟਾਂ 'ਚ ਨਹੀਂ ਹੁੰਦੀ ਸ਼ੌਕ ਨਾਲ ਨਹੀਂ ਲਿਖਿਆ ਹੋਇਆ ਉਹ ਗੁਰਬਾਣੀ ਵੀ ਜਗਾ ਰਹੀ ਹੈ ਸਾਨੂੰ ਅਬਨਾਸ਼ੀ ਰਾਜ ਵਾਸਤੇ ਉਹ ਜਗਾ ਰਿਹਾ ਜੇ ਤੁਹਾਡਾ ਕੱਲ ਨੂੰ ਰਾਜ ਆ ਜਵੇ ਖਾਲਸੇ ਦਾ ਤਾਂ ਐ ਜਾ ਕੇ ਰਹਿਣਾ ਆ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਤੁਹਾਡੇ ਤੋਂ ਅਵਗਿਆ ਕਰਵਾ ਦੂ ਰਜੀਤ ਸਿੰਘ ਇਸੇ ਨੇ ਮਾਰਿਆ ਰਜੀਤ ਸਿੰਘ ਦਾ ਰਾਜ ਖਤਮ ਹੋਣ ਦਾ ਮਤਲਬ ਇਹੀ ਹੈ ਉਹ ਇਹ ਪ੍ਰਵੋਚਨ ਜਿਹੜਾ ਤ੍ਰਿਆ ਚਿੱਤਰ ਨਹੀਂ ਸੀ ਪੜਿਆ ਹੋਇਆ ਜੇ ਪੜ ਜਾਂਦਾ ਡੋਗਰਿਆਂ ਦੇ ਜਾਲ 'ਚ ਫਸਦਾ ਨਹੀਂ ਸੀ ਡੋਗਰਿਆਂ ਨੇ ਗਦਾਲੇ ਜਾਲ 'ਚ ਅਕਾਲੀ ਫੂਲਾ ਸਿੰਘ ਪੜਿਆ ਹੋਇਆ ਸੀ ਉਹਨਾਂ ਨੇ ਫਸਾ ਲਿਆ ਕਿਸੇ ਨੇ ਅਕਾਲੀ ਫੂਲਾ ਉਹਨਾਂ ਨੇ ਫਸਾ ਲਿਆ ਕਿਸੇ ਨੇ ਰਣਜੀਤ ਸਿੰਘ ਨੂੰ ਕਿਵੇਂ ਫਸਾ ਲਿਆ ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ ਇਹ ਕੀ ਜਾਣਨ ਕੀ ਗੱਲਾਂ ਨੇ ਬ੍ਰਹਮ ਗਿਆਨ ਤੋਂ ਬਾਅਦ ਸਾਨੂੰ ਖਤਰਾ ਕੀ ਹੈ ਜੇ ਤੁਹਾਡੇ ਕੋਲ ਪਾਵਰ ਆ ਜਵੇ ਨਾ ਰਾਜ ਕਰਦੀ ਗੱਲਾਂ ਕਰਦੇ ਜੇ ਰਾਜ ਆ ਗਿਆ ਫਿਰ ਆ ਗਿਆ ਸੀ ਰਣਜੀਤ ਸਿੰਘ ਦਾ ਰੱਖਣਾ ਲਿਆ ਫਿਰ ਉਹਨੇ ਇਹ ਤਾਂ ਜੇ ਆਜੇ ਰੱਖ ਬਣੀ ਹੁਣ ਉਹਨਾਂ ਦਾ ਹੋਣਾ ਹੀ ਨਹੀਂ ਕਾਬਲੇ ਨਹੀਂ ਗੁਰੂ ਦੇ ਖਿਲਾਫ ਹੈ ਜੇ ਗੁਰੂ ਰਾਜ ਦਵਾਊਗਾ ਤਾਂ ਗੁਰੂ ਦੱਸ ਵੀ ਰਿਹਾ ਅਕਲ ਵੀ ਦੇ ਰਿਹਾ ਰਾਜ ਕਰਨਾ ਕਿਵੇਂ ਉਹ 24 ਅਵਤਾਰ ਤਾਂ ਲਿਖੇ ਨੇ ਆਤ ਤੇ ਬਾਦ ਨੇ ਉਹ ਆਜ ਤੱਕ ਤਾਂ ਜੀਵਨ ਭੁਗਤ ਅਵਸਥਾ ਹੈ ਉਹਦੇ ਬਾਦ ਕੀ ਹੈ ਜੇ ਸਾਰੀ ਦੁਨੀਆ ਹੀ ਰਾਜ ਦੇ ਵਿੱਚ ਇਕੱਠੇ ਹੋ ਗਏ ਵੀ ਭਾਈ ਤੁਸੀਂ ਉਹ ਰਾਜ ਕਰੋ ਖਾਲਸਾ ਪਾਉ ਰਾਜ ਕਰੇ ਦੁਨੀਆ ਨੂੰ ਲੋੜ ਪੈ ਜਵੇ ਫਿਰ ਤੁਸੀਂ ਕਿਵੇਂ ਕਰਨਾ ਉਹ ਅਗਲ ਕਿੱਥੇ ਹੈ ਨਾ ਕਿੱਥੋਂ ਆਉਗੀ ਅਗਲ ਹੈਗੀ ਕਿਸੇ ਕੋਲ ਜੇ ਹੈਗੀ ਤਾਂ ਦੱਸਣ ਜੇ ਕਿਸੇ ਕੋਲ ਹੈ ਤਾਂ ਦੱਸ ਦੇਣ ਜਿਹੜੇ ਬੜੇ ਕਲਾਕਾਰ ਬਣੇ ਬੰਦੇ ਜਿੰਨੀ ਕੋ ਉਹਨਾਂ ਕੋ ਹੈਗੀ ਸਾਨੂੰ ਪਤਾ ਅਗਲ ਜਿਹੜੇ ਗੱਲਾਂ ਕਰਨ ਵਾਲੇ ਉਹ ਲੋਕਾਂ ਦੀਆਂ ਲਿਖੀਆਂ ਜਿਹੜੀਆਂ ਕਿਤਾਬਾਂ ਪੜ੍ਹਦੇ ਨੇ ਜੋੜਾ ਉਹਨਾਂ ਕੋਲ ਵਿੱਚ ਹੈਗਾ ਕਿਤਾਬਾਂ 'ਚ ਪਤਾ ਸਾਨੂੰ ਸਾਰੀਆਂ ਕੀ ਹੈ ਇਹ ਤਿੰਨ ਲੋਕ ਦੀ ਗੱਲ ਗੁਰਬਾਣੀ ਚ ਸੰਸਾਰ ਨੂੰ ਵੀ ਪਤਾ ਲੋਕ ਕੀ ਹੁੰਦੇ ਜੋ ਕੁਝ ਉਹਨਾਂ ਕਹੇਗਾ ਪਤਾ ਕੀ ਹੈ ਉਹਦਾ ਇੱਕ ਪੌੜੀ ਦੇ ਨਾਲ ਪੈ ਜਾਣੀ ਸਾਰੀ ਉਹਨਾਂ ਦੀ ਬਾਕੀ ਸੰਗਤ ਤਾਂ ਖਾਲੀ ਹੋ ਰਹਿ ਜਾਣੀ ਕਹਿੰਦੇ ਉਹੀ ਰਾਤ ਦੀ ਜਿਹੜੀ ਪੌੜੀਆਂ ਤੇ ਪੈ ਗਈ ਗੁਰਮੁਖ ਸ਼ਬਦ ਦੇ ਸੱਚ ਦੇ ਲਾਗਾ ਕਰ ਨਜ਼ਰੀ ਮੇਲ ਮਲਾਏ ਗੁਰਮੁਖ ਸ਼ਬਦ ਸੱਚ ਦੇ ਲਾਗਾ ਜਦੋਂ ਗੁਰਮੁਖ ਹੋ ਜਾਂਦਾ ਹੈ ਮਨੁੱਖ ਦੀ ਲਿਬ ਨਹੀਂ ਲੱਗਦੀ ਇਹ ਮਨੁੱਖ ਨੇ ਸਾਰੇ ਪਹਿਲਾਂ ਗੁਰਮੁਖ ਬਣ ਕੇ ਦੱਸਣ ਫਿਰ ਉੱਥੇ ਗੱਲ ਕਰਨ ਗਾਹ ਦੀ ਗੁਰਮੁਖ ਦੇ ਬਿਨਾ ਬਾਣੀ ਅਰਥਾਈ ਨਹੀਂ ਜਾ ਸਕਦੀ ਗੁਰਮੁਖ ਦੇ ਬਿਨਾ ਗੱਲ ਗੁਰਮਤਿ ਕਰ ਨਹੀਂ ਸਕਦਾ ਰਾਈਟ ਹੈ ਧਰਮ ਕਾਦਮੀ ਨੂੰ ਗੱਲ ਕਰਨ ਦੀ ਵਕੀਲ ਹੈ ਗਾਹ ਅਦਾਲਤ ਵਿੱਚ ਵਕਾਲਤ ਦੀ ਗੱਲ ਕਰਦਾ ਦੂਏ ਨੂੰ ਬੋਲਣ ਨਹੀਂ ਦਿੰਦੇ ਅਗਲੇ ਜਿਹਦੇ ਕੋ ਸਰਟੀਫਿਕੇਟ ਹੈ ਸਾਡੀ ਡਿਗਰੀ ਹੈ ਉਹ ਅਦਾਲਤ ਦੇ ਵਿੱਚ ਬਤੌਰ ਵਕੀਲ ਬੋਲ ਸਕਦਾ ਦੂਏ ਨੂੰ ਕੋਲ ਬੋਲਣ ਹੁੰਦਾ ਧਰਮ ਦੇ ਖੇਤਰ 'ਚ ਵੀ ਉਹ ਲੋਕ ਬੋਲਣ ਜਿਨ੍ਹਾਂ ਨੂੰ ਧਰਮ ਦਾ ਗਿਆਨ ਹੈ ਦੂਏ ਨੂੰ ਕੀ ਰਾਈਟ ਹੈ ਬੋਲਣ ਜਿਹਨੂੰ ਗਿਆਨ ਹੈ ਧਰਮ ਦਾ ਹੈ ਤੁਹਾਨੂੰ ਪਤਾ ਹੀ ਇਹ ਸਮਝਾਉਣ ਪਹਿਲਾਂ ਧਰਮ ਕੀ ਹੈ ਫਿਰ ਬੋਲਣ ਪਹਿਲਾਂ ਗੁਰਮਤ ਕੀ ਕਹਿੰਦੀ ਹੈ ਸਮਝਾ ਲੈਣ ਫਿਰ ਬੋਲਣ ਪਹਿਲਾਂ ਸਾਡੀ ਫਿਰ ਲੈਣ ਧਰਮ ਦਾ ਸੰਗਤ ਤੋਂ ਫਿਰ ਬੋਲਣ ਬੋਲਣ ਅਸੀਂ ਕਹਿੰਦੇ ਬੋਲਣ ਜਿਹਨੂੰ ਗਿਆਨ ਹੋ ਉਹ ਬੋਲੇ ਕਿ ਗਿਆਨ ਹੈ ਨਹੀਂ ਤੂੰ ਕਿਉਂ ਬੋਲੂ ਪਤਾ ਉਹ ਗੱਲ ਆ ਕੋਈ ਬਿਮਾਰ ਹੈ ਜਿਹਨੇ ਮੂੰਹ ਉਹਨੇ ਦਵਾਈਆਂ ਦੱਸ ਦੇਣਗੇ ਸਾਰੇ ਸੜਦੇ ਫਿਰਦੇ ਉਹ ਡਾਕਟਰ ਨੇ ਇੱਕ ਕੋ ਛੇ ਛੇ ਨੁਸਖੇ ਨੇ ਗੁਰਮੁਖ ਸ਼ਬਦ ਹੈ ਸੱਚ ਲਿਵ ਲਾਗਾ ਗੁਰਮੁਖ ਸ਼ਬਦ ਹੈ ਸੱਚ ਲਿਵ ਲਾਗਾ ਉਹ ਸ਼ਬਦ ਆ ਹੈ ਗੁਰਮੁਖ ਦੀ ਐਸ ਸ਼ਬਦ ਨਾਲ ਗੁਰਮਤ ਗੁਰਬਾਣੀ ਨਾਲ ਸੱਚ ਨਾਲ ਲਿਵ ਲੱਗ ਜਾਂਦੀ ਹੈ ਸੱਚ ਕੌਣ ਹੈ ਸੱਚ ਇਹਦਾ ਮੂਲ ਹੈ ਸੱਚ ਤੋਂ ਪੈਦਾ ਹੋਇਆ ਹੈ ਸੱਚ ਰਾਮ ਹੈ ਕੋ ਕਬੀਰ ਤੂੰ ਰਾਮ ਕੀ ਅਣਸ ਇਹਦੇ ਆਪਣੇ ਮੂਲ ਨਾਲ ਜੁੜ ਜਾਂਦਾ ਇੱਕ ਹੋ ਗਿਆ ਨਾ ਗੁਰਮੁਖ ਸ਼ਬਦ ਹੈ ਸੱਚ ਲਿਵ ਕਿਉਂਕਿ ਮਨ ਸਮਝਾ ਸਮਝ ਗਿਆ ਗੁਰਬਾਣੀ ਨੂੰ ਪੜਿਆ ਸਮਝਿਆ ਤੇ ਮਨ ਸਮਝ ਗਿਆ ਸੰਸਾਰ ਛੱਡ ਦਿੱਤਾ ਤਿਰਕੁਟੀ ਛੱਡਤੀ ਆਪਣੇ ਮੂਲ ਨਾਲ ਜੁੜ ਗਿਆ ਕਰ ਨਦਰੀ ਮੇਲ ਮਲਾਏ ਕਰ ਨਦਰੀ ਮੇਲ ਮਲਾਏ ਕਿਰਪਾ ਹੋ ਗਈ ਪਰਮੇਸ਼ਰ ਦੀ ਮਿਲ ਗਿਆ ਮੇਲ ਮਿਲ ਗਿਆ ਇੱਕ ਹੋ ਗਿਆ ਆਪੇ ਦਾਨਾ ਆਪੇ ਬੀਨਾ ਪੂਰੇ ਭਾਵ ਸਮਾਏ ਆਪੇ ਦਾਨਾ ਹੋ ਗਿਆ ਆਪੇ ਬੀਨਾ ਹੋ ਗਿਆ ਬੀਨਾ ਕੌਣ ਸੀ ਬੀਨਾ ਮਨ ਸੀਗਾ ਦਾਨਾ ਦੱਲਾ ਸੀ ਦਾਤਾ ਮੂਲ ਕੁਝ ਦੇ ਰਿਹਾ ਸੀ ਸ਼ਾਖ ਕੁਝ ਲੈ ਰਹੀ ਸੀ ਜਿਹੜੀ ਸ਼ਾਖਾ ਹੁੰਦੀ ਹੈ ਮੂਲ ਰਸ ਦੇ ਰਿਹਾ ਸ਼ਾਖ ਪ੍ਰਾਪਤ ਕਰ ਰਹੀ ਹੈ ਬਿਨਾ ਉਹ ਹੈ ਜਿਹੜਾ ਪ੍ਰਾਪਤ ਕਰ ਰਿਹਾ ਦਾਨਾ ਉਹ ਜਿਹੜਾ ਦੇ ਰਿਹਾ ਇਹ ਦਾਨਾ ਵੀ ਆਪੇ ਹੋ ਗਿਆ ਹੁਣ ਬਿਨਾ ਵੀ ਆਪੇ ਹੋ ਗਿਆ ਸ਼ਾਖ ਪੇੜ ਇੱਕ ਹੋ ਗਿਆ ਜਿੰਨਾ ਜਦ ਬਰੋੜੀ ਹੋਈ ਸੀ ਸ਼ਾਖ ਜੁੜੀ ਤਾਂ ਹੋਈ ਸੀ ਪਰ ਬਰੋੜਾ ਆਇਆ ਹੋਇਆ ਸੀ ਉਹਨਾਂ ਜਰ ਰਸ ਪੂਰਾ ਨਹੀਂ ਸੀ ਆ ਰਿਹਾ ਅੰਦਰੋਂ ਪੂਰੇ ਭਾਵ ਰਸ ਦੀ ਸਪਲਾਈ ਰੁਕੀ ਹੋਈ ਸੀ ਜਾਂ ਸਿੱਧੀ ਕਰਕੇ ਬੰਨ ਦਿੱਤੀ ਸ਼ਾਖ ਰਸ ਇੱਕ ਹੋ ਗਿਆ ਆਪੇ ਦਾਣਾ ਆਪੇ ਬੀਨਾ ਪੂਰੇ ਭਾਗ ਸਮਾਏ ਸਮਾਏ ਹਾਂ